ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾਂ ਸਿਰਤ ਸ਼ਰੀਅਤ ਪੜ ਪੜ ਕਰੇ ਵਿਚਾਰ ਮੁਸਲਮਾਨਾਂ ਦੇ ਵਿੱਚ ਸ਼ਰੀਅਤ ਹੈ ਜਿਹੜੀ ਉਹਨਾਂ ਦੀ ਸ਼ਰੀਅਤ ਤੇ ਜ਼ਿਆਦਾ ਹੋ ਸਿਫਤ ਕਰਦੇ ਨੇ ਉਹਦੇ ਵਿੱਚ ਉਹਨੂੰ ਬੰਦੇ ਦੀ ਸ਼ਰੀਅਤ ਜਿਹੜੀ ਹੈ ਮਰਿਆਦਾ ਦੀ ਗੱਲ ਹੈ ਸ਼ਰੀਅਤ ਸ਼ਰਮ ਆ ਕਰਨਾ ਜੋਗ ਹੈ ਆ ਨਹੀਂ ਕਰਨਾ ਆ ਕਰਨਾ ਆ ਨਹੀਂ ਕਰਨਾ ਸ਼ਰੀਅਤ ਸ਼ਰਾ ਇਹ ਜਿਹੜੇ ਮਰਿਆਦਾ ਵਾਲੇ ਨੇ ਸ਼ਰਈ ਕਹਿੰਦੇ ਨੇ ਇਹਨਾਂ ਨੂੰ ਕੱਟੜਤਾ ਸ਼ਰਾ ਦੇ ਵਿੱਚ ਸ਼ਰਾ ਕਹਿੰਦੇ ਨੇ ਕੋਈ ਮਿੱਥ ਲੈਣਾ ਕਿਸੇ ਚੀਜ਼ ਨੂੰ ਮਿੱਥ ਲੈਣਾ ਬਨ ਲੈਣਾ ਮਰਿਆਦਾ ਵੀ ਮਿੱਥਣ ਦਾ ਨੋ ਮਰਿਆਦਾ ਮਿੱਥੀ ਹੋਈ ਹੁੰਦੀ ਹੈ ਸਾਡੀ ਵਿਚਾਰ ਕੇ ਰੱਖ ਲਈ ਵੀ ਆਪਾਂ ਨੇ ਮਰਿਆਦਾ ਮਰਿਆਦਾ ਬਣਾਈ ਹੋਈ ਸੀ ਇਹਨਾਂ ਨੇ ਰਿਆਤ ਬਟੇਰਾ ਦਾ ਨੇ ਇਕੱਠੀ ਹੋ ਕੇ ਬਣਾਈ ਸੀ ਗੁਰਮਤ ਅਨੁਸਾਰ ਦੀ ਪਰ ਬਣਾਈ ਅਸਲ ਵਿੱਚ ਮਰਿਆਦਾ ਬਣਾਉਣ ਦੀ ਲੋੜ ਹੀ ਨਹੀਂ ਸੀ ਮਰਿਆਦਾ ਬਣਾਉਣ ਦੀ ਲੋੜ ਹੈ ਗੁਰਮਤਿ ਵਾਲਿਆਂ ਨੂੰ ਗੁਰਬਾਣੀ ਵਾਲਿਆਂ ਨੂੰ ਮਰਿਆਦਾ ਬਣਾਉਣ ਦੀ ਲੋੜ ਨਹੀਂ ਕੁਝ ਵੀ ਕਰਨ ਦੀ ਲੋੜ ਨਹੀਂ ਜੇ ਮਰਿਆਦਾ ਬਣਾਵਾਂਗੇ ਉੱਥੇ ਮਨ ਦੀ ਦਖਲ ਨਾ ਸੀ ਆਜੂ ਗਲਤੀ ਹੋਈ ਹੋਈ ਹੈ 1900 20 ਦੇ ਵਿੱਚ ਆ ਜਾਂਦੇ ਰੌਲਾ ਸ਼ੁਰੂ ਹੋਇਆ ਇਹ 1925 ਚ ਮਰਿਆਦਾ ਕਿਉਂ ਬਣਾਈ ਗਈ ਪਹਿਲਾਂ ਗੁਰੂ ਘਰ ਚ ਕਿਉਂ ਨਹੀਂ ਸੀ ਸਵਾਲ ਹੈ ਉਹ ਤਾਂ ਪਹਿਲਾਂ ਵੀ ਗੁਰਦੁਆਰਾ ਸੀਗੇ ਪੁਜਾਰੀ ਸੀਗੇ ਉਹਨਾਂ ਵੇਲੇ ਮਰਿਆਦਾ ਕਿਉਂ ਨਹੀਂ ਸੀ ਮਰਿਆਦਾ ਹੁੰਦੀ ਹੋਈ ਹਿੰਦੂਆਂ ਦੀ ਹੈ ਗੁਰੂ ਘਰ ਦੀ ਮਰਿਆਦਾ ਪਹਿਲਾਂ ਤੇ ਹੈ ਨਹੀਂ ਸੀ ਉਸ ਵੇਲੇ ਲੋੜ ਕਿਉਂ ਪਈ ਉਸ ਵੇਲੇ ਲੋੜ ਤਾਂ ਪਈ ਕਿ ਬਹੁਤ ਸਾਰੇ ਹਿੰਦੂ ਜਾਂ ਰਾਜ ਆਇਆ ਸਿੱਖਾਂ ਦਾ ਲਾਲਚ ਵਸ ਹੋ ਕੇ ਸਿੱਖ ਬਣ ਗਏ ਅੰਦਰੋਂ ਹਿੰਦੂ ਸੀ ਬਾਹਰੋਂ ਸਿੱਖ ਭੇਗ ਭੇਗ ਸੀ ਉਹਨਾਂ ਦੀ ਗਿਣਤੀ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਅਸਲੀਆਂ ਨਾਲੋਂ ਨਕਲੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਉਹ ਉਹਦਾ ਅਸਲੀ ਢਾਂਟੇ ਜਨੂਨ ਸੀ ਕੁੱਲ ਉਦੋਂ ਇਹਨਾਂ ਨੇ ਰਹਿਤ ਮਰਿਆਦਾ ਬਣਾ ਕੇ ਉਹ ਹਾਸ਼ੀਏ ਤੇ ਚਲੇ ਗਏ ਜਿਹੜੇ ਰਹਿਤ ਮਰਿਆਦਾ ਵਿੱਚ ਖਾਲਸੇ ਦਾ ਕੋਈ ਦਖਲ ਨਹੀਂ ਬਿਲਕੁਲ ਕਿਸੇ ਦੇਵ ਸਿੰਘ ਦਾ ਕੋਈ ਦਖਲ ਨਹੀਂ ਖਾਲਸਾ ਅੱਡਾ ਰਹਿਤ ਮਰਿਆਦਾ ਗੁਰਦਾਰੇ ਖੋਣ ਤੋਂ ਵੀ ਅੱਡਾ ਉਹ ਨਾਲ ਨਹੀਂ ਰਹੇ ਇਹਨਾਂ ਦੇ ਉਹਨਾਂ ਨੂੰ ਪਤਾ ਸੀ ਇਹ ਲੋਕ ਨੇ ਜਿਹੜੇ ਸਿੱਖ ਨੂੰ ਦੇਖਣਾ ਨਹੀਂ ਚਾਹੁੰਦੇ ਇਹ ਇਹ ਲੋਕ ਕਿਉਂ ਲੈ ਰਹੇ ਨੇ ਗੁਰਦੁਆਰੇ ਇਹ ਵੀ ਉਹਨੂੰ ਪਤਾ ਸੀ ਇਹ ਲੋਕ ਕੌਣ ਨੇ ਕਿੱਥੋਂ ਪੈਦਾ ਹੋਏ ਰਣਜੀਤ ਸਿੰਘ ਦੇ ਸਭ ਚਾਟੜੇ ਨੇ ਇਹ ਵੀ ਉਹਨੂੰ ਪਤਾ ਸੀ ਰਣਜੀਤ ਸਿੰਘ ਕਿੰਨਾ ਖਰਾਬ ਸੀ ਇਹ ਵੀ ਉਹਨਾਂ ਨੂੰ ਪਤਾ ਸੀ ਇਹ ਲੋਕਾਂ ਦੇ ਪਿੱਛੇ ਵੱਡੇ ਵਡੇਰੇ ਜਿੰਨੇ ਹੁਣ ਨੇ ਸਿੱਖ ਬਣੇ ਹੋਏ ਆਪਣੇ ਆਪ ਨੂੰ ਕਹਿੰਦੇ ਪਹਿਲਾਂ ਸਰਕਾਰ ਨਾਲ ਸੀ ਜਿੰਨੇ ਵੱਡੇ ਵੱਡੇ ਨੇ ਸਾਰਿਆਂ ਦੇ ਬਾਪ ਸਰਕਾਰ ਨਾਲ ਸੀ ਇਹਨਾਂ ਦੇ ਬਜ਼ੁਰਗ ਕੋਈ ਅਮੀਰ ਆਦਮੀ ਸਰਕਾਰ ਨਾਲ ਸੀ ਗਰੀਬ ਆਦਮੀ ਗੁਰੂ ਨਾਲ ਜੇ ਕੋਈ ਅਮੀਰ ਆਦਮੀ ਗੁਰੂ ਘਰ ਨਾਲ ਹੋ ਵੀ ਗਿਆ ਤਾਂ ਉਹ ਸਰਕਾਰ ਨੇ ਗਰੀਬ ਕਰਤਾ ਜਾਇਦਾਦ ਜ਼ਬਤ ਕਰਕੇ ਉਹਨਾਂ ਜੋ ਅਮੀਰ ਨਹੀਂ ਕੋਈ ਹੋ ਸਕਦਾ ਸੀ ਗਰੀਬ ਸੀ ਗੱਡਿਆਂ ਦੇ ਜਿਹੜੇ ਸਮਾਨ ਲੱਦੀ ਫਿਰਦੇ ਤੇ ਹੋਈ ਸੀ ਉਹ ਜਿਹਨਾਂ ਜੋ ਕੋਈ ਅਮੀਰ ਸੀ ਉਹਦੀ ਜਾਇਦਾਦ ਜ਼ਬਤ ਹੋ ਗਈ ਸਰਕਾਰ ਨੇ ਗਰੀਬ ਕਰਤੇ ਹੋ ਇਸ ਕਰਕੇ ਨਜ਼ਰ ਨੇ ਸਾਥ ਨਹੀਂ ਦਿੱਤਾ ਇਹ ਬੰਦੇ ਸਿੱਖੇ ਨਹੀਂ ਹੋਣ ਸਿੱਖੀ ਦਾ ਮੋਹ ਇਹਨਾਂ ਨੂੰ ਕਿਉਂ ਜਾਗਿਆ ਉਹ ਗੋਲ ਕੰਮ ਕਰਕੇ ਜਾਗਿਆ ਸਿਆਸਤ ਦੀ ਪੌੜੀ ਬਣਾਉਣੀ ਸੀ ਸਿਆਸੀ ਲੋਕਾਂ ਨੇ ਕਿਹਾ ਵੀ ਗੁਰਦਾਰੇ ਹੋਰ ਮਾਇਆ ਹੈਗੀ ਹੈ ਇਹ ਪੌੜੀ ਬਣਾ ਕੇ ਉੱਤੇ ਚੜ ਜਿਓ ਕਿਸੇ ਪਾਰਟੀ ਵਾਸਤੇ ਪੈਸਾ ਚਾਹੀਦਾ ਹੁੰਦਾ ਨਾ ਪੈਸਾ ਨੂੰ ਗੁਰਦੁਆਰੇ 'ਚ ਮਿਲ ਗਿਆ ਸਿਆਸੀ ਪਾਰਟੀ ਬਣ ਗਈ ਕਾਂਗਰਸ ਵਾਲਿਆਂ ਨੇ ਬਣਾਈ ਸੀ ਸਾਡੇ ਨਾਲ ਰਲ ਕੇ ਅੰਗਰੇਜ਼ਾਂ ਦੀ ਤੁਸੀਂ ਮੁਖਾਲਫਤ ਕਰੋ ਅੰਗਰੇਜ਼ਾਂ ਨੂੰ ਵੀ ਪਤਾ ਸੀ ਵੀ ਇਹ ਸਾਡੀ ਕਰਨਗੇ ਮੁਖਾਲਫਤ ਇਸ ਕਰਕੇ ਅੰਗਰੇਜ਼ ਉਹਨਾਂ ਦੀ ਮਦਦ ਕਰਦੇ ਸੀ ਪੁਜਾਰੀਆਂ ਦੀ ਨੂੰ ਪਤਾ ਸੀ ਵੀ ਇਹ ਤਾਂ ਕਾਂਗਰਸ ਦੇ ਨਾਲ ਦੇ ਬੰਦੇ ਖੈਰ ਪੁਰਾਣੀਆਂ ਗੱਲਾਂ ਨੇ ਮਰਿਆਦਾ ਤਾਂ ਬਣਾਈ ਸੀ ਆਟੇ ਜਨੂਨ ਅਸਲ ਸੀ ਬਾਕੀ ਸਭ ਨਕਲੀ ਸੀ ਅੱਜ ਸਿੱਕੇ ਕਿਉਂ ਨਹੀਂ ਸਿੱਖੀ ਥੀ ਉਹ ਗੱਲ ਦੱਸੋ ਕਾਲ ਸੀ ਸਿੱਖੀ ਸਿੱਖੀ ਥੀ ਹੋਈ ਨਹੀਂ ਸੀ ਕਦੇ ਜਿਨ੍ਹਾਂ ਕੋਲ ਸਿੱਖੀ ਸੀ ਉਹ ਹਾਸ਼ੀਏ ਤੇ ਸੀਗੇ ਦੇਵ ਸਿੰਘ ਉਹਨਾਂ ਨੇ ਕਿਹਾ ਅਸੀਂ ਨਾ ਫੌਜ ਦੇ ਵਿੱਚ ਤਨਖਾਹ ਲੈਣੀ ਹੈ ਗੁਰੂ ਤੋਂ ਅਸੀਂ ਤਨਖਾਹ ਨਹੀਂ ਲੈ ਸਕਦੇ ਤਨਖਾਹ ਆਪਣੇ ਗੁਰੂ ਤੋਂ ਕਿਵੇਂ ਲੈ ਲਓਗੇ ਉਹ ਬਾਤ ਆ ਸੀ ਪਤਾ ਉਹਨੇ ਘਰ ਦੇ ਤਨਖਾਹ ਨਹੀਂ ਲੈਂਦੇ ਹੁੰਦੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਹਿਮਤ ਰਹੇ ਨੇ ਤਨਖਾਹ ਨਹੀਂ ਲਈ ਉਹਨਾਂ ਨੇ ਤੇ ਕਪੜਾ ਦੂਏ ਕਾਹਦੇ ਤਨਖਾਹ ਲੈਂਦੇ ਸੀ ਹਰੀ ਸਿੰਘ ਨਾਲੀਓ ਦੀਆਂ ਗੱਲਾਂ ਕਰਦੇ ਤਨਖਾਹਦਾਰ ਸੀ ਉਹ ਜੰਗ ਸਿੰਘ ਨਹੀਂ ਕਾਸ ਗਿਆ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਨਾ ਕਾਰੀਆਂ ਨੂੰ ਨਾ ਹੀ ਤੇ ਨਾਲੀਓ ਵਰਗ ਨੂੰ ਨਾ ਰਣਜੀਤ ਸਿੰਘ ਨੂੰ ਹੁਣ ਰਣਜੀਤ ਸਿੰਘ ਦੇ ਖਿਲਾਫ ਹੋਏ ਨੇ ਰਣਜੀਤ ਸਿੰਘ ਦਾ ਮਹਾਰਾਜ ਹੁਣ ਵੀ ਕਹੀ ਜਾਂਦੇ ਨੇ ਇੱਕ ਐਸੇ ਨਲਾਇਕ ਆਦਮੀ ਨੂੰ ਜਿਹਨੂੰ ਅਸੀਂ ਸਿੱਖ ਵੀ ਨਹੀਂ ਕਹਿ ਸਕਦੇ ਮਹਾਰਾਜਾ ਕਹਿੰਦੇ ਨੇ ਮੂਰਖ ਨੇ ਫਿਰ ਇਹ ਤਾਂ ਪਤਾ ਲੱਗਦਾ ਮਾਇਆਧਾਰੀ ਨੇ ਇਹ ਤੋਂ ਵੀ ਪਤਾ ਲੱਗਦਾ ਜੰਗ ਸਿੰਘ ਉਸ ਵੇਲੇ ਦੇ ਗਰੀਬ ਤੋਂ ਗਰੀਬ ਫਟੇ ਕੱਪੜੇ ਵਾਲਾ ਉਹਨੂੰ ਕਾਣਾ ਕਹਿੰਦਾ ਹੁੰਦਾ ਸੀ ਉਹਦੇ ਮੂੰਹ ਤੇ ਜਿਹਨੂੰ ਇਹ ਮਹਾਰਾਜਾ ਕਹਿੰਦੇ ਨੇ ਇਹਦਾ ਕਰਕੇ ਲੱਗਦਾ ਸੀ ਕਾਣਾ ਕਿਉਂ ਕਹਿੰਦੇ ਸੀ ਉਹਨੇ ਗੁਰਮਤਿ ਦੇ ਖਿਲਾਫ ਜੁੰਡਣੀ ਇਕੱਠੀ ਕਰ ਲਈ ਸੀ ਉਹਨੂੰ ਆਇਸ਼ੇ ਤੇ ਦੱਸਦਾ ਸੀ ਉਹਨਾਂ ਨੇ ਇਹ ਸੋਚ ਲਿਆ ਵੀ ਚਲੋ ਦੋ ਨੰਬਰ ਦੇ ਸਹੀ ਸਿੱਖ ਤਾਂ ਬਣਦੇ ਨੇ ਗੁਰਬਾਣੀ ਦਾ ਵਿਰੋਧ ਤਾਂ ਨਹੀਂ ਕਰਨਗੇ ਮੁਖਾਲਫ ਤਾਂ ਨਹੀਂ ਖੜੇ ਹੋਣਗੇ ਅਰਥ ਉਰਤ ਜੇ ਨਹੀਂ ਆਦ ਵਿਚਾਲਾ ਸਿੱਖ ਅਰ ਵਿਚਾਲੇ ਵਾਲੇ ਸਿੱਖ ਤਾਂ ਹੈਗੇ ਨੇ ਹਾਰੇ ਚੱਲਣ ਦੋ ਇਹਨਾਂ ਨੂੰ 100 200 ਸਾਲ ਇਹਨਾਂ ਦੇ ਬਾਅਦ ਇਹਨਾਂ ਦੀ ਜਵਾਬ ਸਿੱਖ ਹੋ ਜਾਣਗੇ ਜਵਾਕਾਂ ਕਰੂ ਕੀ ਪਤਾ ਪਿਛਲੀ ਗੱਲ ਦਾ ਫਿਰ ਉਹਨਾਂ ਦੇ ਬਾਅਦ ਉਹ ਪੀੜ੍ਹੀ ਹੋਰ ਬਦਲ ਜੂਗੀ ਉਹਨਾਂ ਨੂੰ ਕੀ ਪਤਾ ਪਿਛਲੀ ਗੱਲ ਦਾ ਹੌਲੀ ਹੌਲੀ ਐ ਹੋਣਗੇ ਅਸੀਂ ਜੰਮਦੇ ਹੀ ਸਿੱਖੇ ਹੋ ਜਿਹੜੇ ਜੰਮਦੇ ਹੀ ਸਿੱਖ ਹੋਣਗੇ ਉਹ ਸ਼ਾਇਦ ਸਿੱਖੀ ਦੇ ਵਿੱਚ ਜਾਂ ਫਿਰ ਕੁਝ ਬੈਠ ਕਰ ਲਾਂਗੇ ਆਪਾਂ ਹੀ ਜਨਮ ਲੈ ਲਾਂਗੇ ਇਹਨਾਂ ਦੇ ਕਰਾਂਗੇ ਦੁਬਾਰਾ ਜਨਮ ਆਪਣੇ ਵੀ ਤਾਂ ਹੋਣੇ ਨੇ ਆਪਾਂ ਹੀ ਲੈ ਲਾਂਗੇ ਇਹਨਾਂ ਦੇ ਜਨਮ ਪੱਲਾ ਨੇ ਲਿਆ ਨਹੀਂ ਸੀ ਜਨਮ ਤਰੂਰੇ ਲਿਆ ਨਹੀਂ ਸੀ ਜਨਮ ਇਹ ਬਹੁਤ ਕੁਝ ਹੁੰਦਾ ਹੈ ਇਹ ਸੱਚਖੰਡ ਵੀ ਬਹੁਤ ਕੁਝ ਹੁੰਦਾ ਨਾ ਲੋਕਾਂ ਨੂੰ ਕੀ ਪਤਾ ਵੀ ਕੀ ਹੋ ਰਿਹਾ ਦਸਮ ਬਾਸ਼ਾ ਨੇ ਪਹਿਲੇ ਕਹਤਾ ਆਪ ਲੜੂ ਨਾ ਫੌਜ ਲੜਾਉ ਆਪ ਲੜੂ ਨਾ ਫੌਜ ਲੜਾਉ ਪਟਵੀਰ ਨੂੰ ਸੰਗ ਬਾਦ ਲਗਾਉ ਕੋਸ਼ੇ ਕਮਾਨ ਕੇ ਉਹ ਕਮਾਨ ਦਾ ਹੁੰਦਾ ਮਿਲਿਆ ਹੈ ਕੁੰਡਾ ਕਹਿੰਦੇ ਗੜ ਚ ਪਾ ਕੇ ਸਾਰਿਆਂ ਨੂੰ ਇਕੱਠੇ ਕਰ ਦੇਣੇ ਸਿੱਖੀ ਤੇ ਤਾਂ ਇਹਨਾਂ ਦਾ ਪਿਓ ਵੀ ਆਉ ਸਾਰੇ ਆਉਣਗੇ ਮੈਂ ਨਾ ਲੜਨਾ ਨਾ ਫੌਜ ਲੜਾਉਣੀ ਹੈ ਸਿੱਖੀ ਵਾਸਤੇ ਫੌਜ ਦੀ ਲੜਾਈ ਹੈ ਲੜਾਉਣੀ ਹੈ ਆਪਣੇ ਡਿਫੈਂਸ ਵਾਸਤੇ ਫੌਜ ਲੜੀ ਹੈ ਸਿੱਖੀ ਫੈਲਾਉਣ ਵਾਸਤੇ ਫੌਜ ਨਹੀਂ ਲੜੀ ਹੈ ਨਾ ਮੈਂ ਲੜਿਆ ਨਾ ਆਪ ਲੜੂ ਨਾ ਫੌਜ ਲੜਾਉ ਸਿੱਖੀ ਫੈਲਾਉਣ ਵਾਸਤੇ ਫੌਜ ਨਹੀਂ ਲੜਾਉਣ ਦੀ ਲੋੜ ਹੈ ਸਿੱਖੀ ਨੂੰ ਜਿਹੜੇ ਖਤਮ ਕਰਦੇ ਨੇ ਉਹਨਾਂ ਦੇ ਡਿਫੈਂਸ ਵਾਸਤੇ ਲੜੇ ਇਹ ਕੀ ਜਾਣ ਕੀ ਗੱਲ ਹੈ ਇਹਨਾਂ ਨੂੰ ਕੀ ਪਤਾ ਵਿਦਵਾਨਾਂ ਨੂੰ ਕੀ ਪਤਾ ਸਿੱਖਾਂ ਨੂੰ ਕੀ ਪਤਾ ਗੱਲ ਕੀ ਹੈ ਅਕਾਲ ਦਾ ਦੇ ਜਹਦਾਰ ਨੂੰ ਕੀ ਪਤਾ ਕੀ ਗੱਲ ਹੈ ਇਹਦੇ ਪਿੱਛੇ ਬਹੁਤ ਕੁਝ ਹੈ ਇਹ ਤਾਂ ਜੋ ਹੋ ਰਿਹਾ ਦੇਖੋ ਤਾਂ ਸਿੰਗੀ ਹੋ ਰਿਹਾ ਇਹਦਾ ਉੱਤੇ ਦੀ ਨਿਕਲ ਜਾਣਾ ਪਾਣੀ ਜਦ ਸਮੁੰਦਰ ਦੇ ਵਿੱਚ ਆਉਂਦੀਆਂ ਨੇ ਛੱਲਾਂ ਉਹੜੀਆਂ ਬਿਲਡਿੰਗਾਂ ਬਣਾਈਆਂ ਹੋਈਆਂ ਨੇ ਨਾ ਪਹਿਲਾਂ ਕਹਿੰਦੇ ਨੇ ਇੰਨੀ ਉੱਚੀ ਬਣਾ ਲਓ ਇੰਨਾ ਕੋ ਪਾਣੀ ਛੱਡਦਾ ਉਹਨਾਂ ਦੇ ਛੱਤਾਂ ਦੇ ਉੱਤੇ ਦੀ ਨਿਕਲ ਜਾਂਦਾ ਪਤਾ ਵੀ ਨਹੀਂ ਲੱਗਦਾ ਵੀ ਇੱਥੇ ਸ਼ਹਿਰ ਸੀਗਾ ਸਾਰੇ ਸ਼ਹਿਰ ਵਿੱਚ ਲੈ ਜਾਂਦਾ ਚੱਕ ਕੇ ਹਵਾਰੀਆ ਵਰਗੇ ਬਾਹਰ ਉੱਤੇ ਕੜਨ ਹੁੰਦਾ ਧਰਕੀਆਂ ਥੱਲੇ ਡਬੋ ਲੈਂਦੇ ਥੱਲੇ ਹੀ ਲੈ ਜਾਂਦੇ ਚੱਕ ਕੇ ਜਲਾਹੇ ਦੀ ਖੱਡੀ ਹੈ ਜਿਹੜਾ ਪੈਰ ਚੱਕਦਾ ਕਦੇ ਉੱਤੇ ਕਰਦਾ ਕਦੇ ਥੱਲੇ ਕਰਦਾ ਕਿਸੇ ਵੇਲੇ ਹਿਮਾਲਿਆ ਡੁੱਬਿਆ ਹੋਇਆ ਸੀ ਪਾਣੀ 'ਚ ਮੰਨੂ ਕੋਈ ਪਾਣੀ 'ਚ ਨਿਕਲਿਆ ਹੋਇਆ ਹੁਣ ਇਹ ਕਹਿੰਦੇ ਹਿਮਾਲਿਆ ਦੇ ਬਾਹਰ ਜੋ ਪਾਣੀ ਇੱਥੇ ਨਹੀਂ ਜਾਂਦਾ ਪਰ ਅਜੇ ਹੀ ਡੁੱਬ ਜਾ ਥੱਲੇ ਨੂੰ ਫਿਰ ਫਿਰ ਕੀ ਹੋਊਗਾ ਜੇ ਹੀ ਡੁੱਬ ਜਾ ਕੋਈ ਹੋਰ ਪਹਾੜ ਉੱਤੇ ਨਿਕਲ ਆਵੇ ਫਿਰ ਕੀ ਹੋਊਗਾ ਅਸੀਂ ਤਾਂ ਜਾਂਦੇ ਜਾਂਦੇ ਅਸੀਂ ਕਹਿ ਲਾਂਗੇ ਵੀ ਉੱਚੀ ਜਗ੍ਹਾ ਮਕਾਨ ਬਣਾ ਲਓ ਪਰ ਜੇ ਇਹੀ ਡੁੱਬ ਜਾ ਫਿਰ ਕੀ ਕਰੂਗਾ ਕੋਈ ਇਲਾਜ ਨਹੀਂ ਬਚਣਾ ਕਿਸੇ ਕੋਲ ਆਪਣਾ ਦਿਮਾਗ ਲੜਾਉਣ ਦੀ ਕੋਈ ਲੋੜ ਨਹੀਂ ਜੋ ਕਰਦਾ ਠੀਕ ਹੈ ਭਾਣੇ ਚ ਰਹਿਣ ਦੀ ਲੋੜ ਹੈ ਪਾਣੇ ਦੇ ਰਹਿ ਕੇ ਹੀ ਬਚਤ ਹੈ ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ ਅਸੀਂ ਉਹ ਰਹਿਤ ਮਰਿਆਦਾ ਤੇ ਜੋੜ ਦਿੱਤਾ ਹੈ ਉਹਨਾਂ ਨੇ ਸ਼ਰਾ ਤੇ ਜੋੜ ਦਿੱਤਾ ਹੈ ਅਸੀਂ ਰਹਿਤ ਤੇ ਜੋੜ ਸਾਡਾ ਕੱਲਾ ਮਰਿਆਦਾ ਤੇ ਜੋੜ ਹੈ ਰਹਿਤ ਤੇ ਜੋੜ ਨਹੀਂ ਹੈ ਸਾਡਾ ਰਹਿਤ ਮਰਿਆਦਾ ਕਹਿੰਦੇ ਹਾਂ ਪਰ ਰਹਿਤ ਔਰ ਮਰਿਆਦਾ ਫਰਕ ਦਾ ਨਹੀਂ ਇਹਨਾਂ ਨੂੰ ਪਤਾ ਰਹਿਤ ਹੈ ਕੁਰਬਾਨੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਰਹਿਣੀ ਰਹਿਤ ਰਹੇ ਸੋ ਸਿੱਖ ਮੇਰਾ ਸਿੱਖੀ ਰਹਿਤ ਹੈ ਮਰਿਆਦਾ ਨਹੀਂ ਹੈ ਮਰਿਆਦਾ ਨਹੀਂ ਹੈ ਕੋਈ ਮਰਿਆਦਾ ਮੈਨ ਮੇਡ ਹੁੰਦੀ ਹੈ ਮਰਿਆਦਾ ਦਾ ਇੱਕ ਸਮਝੌਤਾ ਹੈ ਧਰਮ ਨਾਲ ਮਨਮਤ ਦਾ ਔਰ ਗੁਰਮਤ ਦਾ ਸਮਝੌਤਾ ਹੈ ਮਰਿਆਦਾ ਵੀ ਪਾਈ ਹੋ ਜਾਂਦਾ ਸਿੱਖ ਬਣਿਆ ਨਹੀਂ ਜਾਂਦਾ ਜੈ ਜੈ ਗੁਰੂ ਕਹਿੰਦਾ ਇੰਨੇ ਗਏ ਜੇ ਬਣ ਜਾਂਦੇ ਆ ਇਹ ਮਿਨੀਮਮ ਕਾਮਨ ਪ੍ਰੋਗਰਾਮ ਹੈ ਜਿਵੇਂ ਕਮਿਊਨਿਸਟਾਂ ਦਾ ਕਾਂਗਰਸ ਦਾ ਬਣ ਗਿਆ ਸੀ ਇਹ ਹੈ ਜਾਂ ਆਪਾ ਵਿਰੋਧੀ ਦੋ ਪਾਰਟੀਆਂ ਨੇ ਉਹਨਾਂ ਨੇ ਮਿਨੀਮਮ ਕਾਮਨ ਪ੍ਰੋਗਰਾਮ ਬਣਾਇਆ ਰਹਿਤ ਮਰਿਆਦਾ ਰਹਿਤ ਉਹਨਾਂ ਦੀ ਮਰਿਆਦਾ ਉਹਨਾਂ ਦੀ ਕਹਿੰਦੇ ਥੋੜੀ ਰਹਿਤ ਸਾਡੀ ਮਰਿਆਦਾ ਬਈ ਸਾਹ ਦਾ ਤਾਂ ਨਹੀਂ ਸਮਝ ਸਕਦੇ ਦੇਖਣ ਤੇ ਸੁਣ ਜੀਵਣਾ ਬਿਰਸਾ ਮਿਲਣਾ ਇਹ ਤਾਂ ਹੈ ਕਿ ਮੁਸ਼ਕਲ ਹਾਂ ਪੰਜ ਬਾਣੀਆਂ ਦਾ ਪਾਠ ਕਰ ਲਿਆ ਕਰਾਂਗੇ ਰੋਜ਼ ਬਸ ਸਾਰੀ ਬਾਣੀ ਪੜਨ ਦੀ ਵਿੱਚ ਛੱਡੋ ਤੁਸੀਂ ਕਿਤੇ ਸੁਣ ਲਿਆ ਕਰਾਂਗੇ ਬਸ ਪੰਜ ਬਾਣੀਆਂ ਦਾ ਬੋਝ ਬਹੁ ਇਹ ਪਾਠ ਕਰ ਲਿਆ ਕਰਾਂ ਹੀ ਸਾਡੇ ਮਰਿਆਦਾ ਹੁੰਦੀ ਹੈ ਕਿ ਇੱਥੇ ਹੀ ਰਹੇ ਕੋਈ ਵੀ ਸਿੱਖ ਨਹੀਂ ਬਣ ਸਕਦਾ ਜੇ ਇਸ ਤੇ ਚੱਲੀਏ ਸਿੱਖੀ ਖਤਮ ਹੈ ਇਸ ਗੱਲ ਨਾਲ ਸਿੱਖੀ ਖਤਮ ਕਰਤੀ ਪੜਨ ਤੇ ਹੀ ਗੱਲ ਜ਼ੋਰ ਦਿੱਤਾ ਨਾ ਪਾਠ ਕਰਦੇ ਹੀ ਵਿਚਾਰਨ ਦੇ ਤਾਂ ਜ਼ੋਰ ਨਹੀਂ ਦਿੱਤਾ ਵਿਚਾਰਨਾ ਛੱਡ ਦਿੱਤਾ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਜੰਗ ਮਸਾਦੇ ਬੇਦ ਪੜੇ ਪੜ ਪੰਡਤ ਬੂਏ ਪੰਡਤ ਬੇਦ ਪੜਦੇ ਤੇ ਸਾਰੇ ਮਰ ਗਏ ਸਿੱਖ ਸਾਰੇ ਮਰੀ ਜਾਂਦੇ ਨੇ ਬਾਣੀ ਪੜ ਕੇ ਤਾਂ ਹੀ ਬਰਸੀਆਂ ਬਣਾਉਂਦੇ ਨੇ ਬੜੇ ਬੜੇ ਉਹ ਸੰਤਾਂ ਦੀਆਂ ਬਰਸੀਆਂ ਬਰਸੀ ਕੀ ਬਣਾਉਣੀ ਹੈ ਜਿਹੜਾ ਸਿੱਖ ਹੈ ਉਹਦੀ ਬਰਸੀ ਕੀ ਹੁੰਦੀ ਹੈ ਪੜਦਾ ਕਹਿੰਦਾ ਕੌਣ ਕਹੇ ਸਤਗੁਰ ਹੋਇਓ ਜਿਹੜੇ ਆ ਮਰਦੇ ਨੇ ਉਹ ਦੂਜੇ ਨੂੰ ਮਰਿਆ ਸਮਝਦੇ ਨੇ ਜਿਹੜੇ ਆ ਮਰਨੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਅਮਰਾਪਦ ਕੀ ਹੁੰਦਾ ਅਮਰਾਪਦ ਜੀ ਨੂੰ ਪਤਾ ਵਰਸੀ ਨਹੀਂ ਬਣਾ ਸਕਦਾ ਉਹ ਵਰਸੀ ਨਹੀਂ ਬਣਾਉਂਦੇ ਜਦੋਂ ਉਹਨੂੰ ਤਾਂ ਬਾਤ ਖੋਤੇ ਦੀ ਜੂਨ ਚ ਤੁਸੀਂ ਵਰਸੀ ਕਾਦੀ ਬਣਾਉਨੇ ਉਹਨੂੰ ਤਾਂ ਬਾਤ ਕੁੱਤੇ ਦੀ ਜੂਨ ਚ ਤੁਸੀਂ ਕਿਹਦੀ ਵਰਸੀ ਬਣਾਉਨੇ ਕਿਹਦੀ ਵਰਸੀ ਬਣਾਉਂਦੇ ਆਤਮਾ ਦੀ ਆਤਮਾ ਹੈਗੀ ਉਹਦੀ ਕੁੱਤੇ ਦੀ ਜੂਨ ਤੋਂ ਉਤਰ ਰਹੀ ਹੈ ਮਿੱਟੀ ਸੀ ਮਿੱਟੀ ਮਿੱਟੀ ਮਿਲ ਗਈ ਬਰਸੀ ਕਿਹਦੀ ਬਣਾਉਣੀ ਕਿਹਦੀ ਬਰਸੀ ਬਣਾਉਣੀ ਉਹ ਕੌਣ ਬੂਆ ਰੇ ਕੌਣ ਬੁਆ ਕਿੱਥੇ ਗਿਆ ਸ਼ਬਦ ਉਹ ਮਰਿਆ ਕੌਣ ਕੋਈ ਵੀ ਨਹੀਂ ਮਰਿਆ ਬਰਸੀ ਉਹਦੀ ਬਣਾਈ ਦੀ ਜਿਹੜਾ ਮਰ ਜਵੇ ਮਰਦਾ ਹੀ ਨਹੀਂ ਕੋਈ ਹੈ ਨਾ ਕਿ ਜਨਮੇ ਨਾ ਕਿਛ ਮਰਿਆ ਆਪਣ ਚੱਲ ਆਪ ਹੀ ਕਰੇ ਇਹ ਸਭ ਹਿੰਦੂ ਨੇ ਕਿਸੇ ਤਰੀਕੇ ਨਾਲ ਵੀ ਵਰਸੀ ਨਹੀਂ ਬਣਾਈ ਜਾ ਸਕਦੀ ਗੁਰਬਾਣੀ ਨੂੰ ਪੜੀਏ ਵਿਚਾਰੀਏ ਕਿਸੇ ਤਰੀਕੇ ਨਾਲ ਵਰਸੀ ਨਹੀਂ ਬਣਾਈ ਜਾ ਸਕਦੀ ਕੋਈ ਤਰੀਕਾ ਨਹੀਂ ਵਰਸੀ ਬਣਾਉਣ ਦਾ ਜੇ ਮੁਕਤ ਹੋਇਆ ਤਾਂ ਵੀ ਨਹੀਂ ਹੋਇਆ ਤਾਂ ਵੀ ਨਹੀਂ ਬਣਾਈ ਜਾ ਸਕਦੀ ਬਣਾਈ ਹੋ ਨਹੀਂ ਜਾ ਸਕਦੀ ਵਰਸੀ ਅੰਨੇ ਨੇ ਅੰਨੇ ਬੋੜੇ ਦਾ ਕੀ ਹੈ ਜੋ ਮਰਜ਼ੀ ਕਰੀ ਜਾਣ ਇਹ ਅੰਨੇ ਬੋੜੇ ਨੇ ਉਹ ਵਾਸਤੇ ਲੜਦੇ ਨੇ ਕੈਲੰਡਰ ਵਾਸਤੇ ਕਿਉਂ ਲੜਦੇ ਨੇ ਜਿਹੜੀ ਚੀਜ਼ ਬਣਾਈ ਹੋ ਨਹੀਂ ਜਾ ਸਕਦੀ ਗੁਰੂਆਂ ਨੇ ਬਣਾਈ ਨਹੀਂ ਤੁਸੀਂ ਉਹਦੇ ਵਾਸਤੇ ਲੜਦੇ ਹੋ ਇਹ ਪਾਗਲ ਨੇ ਸਭ ਛਿੱਤਰ ਖਾ ਕੇ ਖੜ ਜਾਣਗੇ ਛਿੱਤਰ ਨਹੀਂ ਹੈ ਜੋ ਪਏ ਕੋਈ ਬੋਲਿਆ ਨਹੀਂ ਨਾ ਹੈ ਛਿੱਤਰ ਖੋਲਿਆ ਜਾਊ ਇਹਨਾਂ ਤੇ ਛਿੱਤਰ ਨਾਲ ਠੀਕ ਹੁੰਦੇ ਨੇ ਸਭ ਵਿਦਵਾਨ ਵਿਦਵਾਨਾਂ ਦੇ ਭਗਤਾਂ ਨੇ ਛਿੱਤਰ ਫੇਰਿਆ ਸੀ ਕਾਸ਼ੀ 'ਚ ਬਹਿ ਕੇ ਆਹ ਆ ਤਾਂ ਠਿਕਾਣੇ ਇਹ ਸਾਰੇ ਵਿਗੜੇ ਤਗੜੇ ਹੋਏ ਨੇ ਨਾ ਇਹ ਛਿੱਤਰ ਦੇ ਯਾਰ ਨੇ ਲਾਤਾਂ ਕੋ ਮੂਤ ਬਾਤਾਂ ਸੇ ਗੱਲ ਮੰਨਦੇ ਨੇ ਬਾਤਾਂ ਨਾਲ ਨਹੀਂ ਮੰਨਦੇ ਚੱਲ ਲਕੀਰ ਕੱਢੀ ਦੇ ਬੰਦੇ ਨੂੰ ਵੀ ਆਓ ਮੈਦਾਨ ਚ ਆਓ ਫਿਰ ਨਹੀਂ ਬੋਲਦੇ ਫਿਰ ਬੋਲਤੀ ਬੋਲਤੀ ਬੰਦ ਹੋ ਜਾਂਦੀ ਹੈ ਇਹਨਾਂ ਦੀ ਇਹਨਾਂ ਦੀ ਦੌੜ ਕਿੱਥੇ ਤੱਕ ਹੈ ਕੁੱਕੜ ਦੀ ਡਾਰੀ ਹੈ ਇਹਨਾਂ ਦੀ ਕੁੱਕੜ ਦੀ ਡਾਰੀ ਕਿੱਡੀ ਹੁੰਦੀ ਹੈ ਹੰਸਾਂ ਦੇਖ ਤਰੰਦੇ ਆ ਬੱਗਾ ਵੀ ਆਇਆ ਚਾਓ ਡੂਏ ਬੱਗ ਬੱਪੜੇ ਸਿਰ ਤਰ ਉੱਪਰ ਪਾਉ ਪੁੱਠੇ ਹੋ ਜਾਣਗੇ ਉੱਤੇ ਨੂੰ ਪਾਉ ਇਹਨਾਂ ਦੇ ਇਹਨਾਂ ਨੂੰ ਕੀ ਪਤਾ ਗੁਰਬਾਣੀ ਕੀ ਕਹਿੰਦੀ ਹੈ ਪੁੱਠੇ ਅਰਥ ਕਰੀ ਜਾਂਦੇ ਨੇ ਸਾਡੀ ਬੰਦੇ ਸੇ ਜੇ ਪਮੇ ਵਿੱਚ ਬੰਦੀ ਵੇਖਣ ਕੋ ਦਿਦਾਰ ਬੰਦੇ ਉਹ ਨੇ ਇਹ ਬੰਦੇ ਨੇ ਕੋਈ ਬੰਦੇ ਹੀ ਕੇਵਲ ਉਹ ਨੇ ਜਿਹੜੇ ਉਹਦਾ ਆਪਣਾ ਆਤਮ ਦਰਸ਼ਨ ਵਾਸਤੇ ਵੇਖਣ ਕੋ ਦਾਦਾਰ ਹੁਕਮ ਵਿੱਚ ਰਹਿੰਦੇ ਨੇ ਬੰਦੀ ਹੈ ਹੁਕਮ ਦੇ ਭਾਣੇ 'ਚ ਚੱਲਦੇ ਨੇ ਪਮੇ ਵਿੱਚ ਬੰਦੀ ਪਮੇ ਵਿੱਚ ਬੰਦੀ ਆਪਣੇ ਆਪ ਨੂੰ ਬੰਨਣ 'ਚ ਰੱਖਦੇ ਨੇ ਰਹਿਤ ਵਿੱਚ ਰੱਖਦੇ ਨੇ ਉਸ ਲਾਈਨ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਪਾਬੰਦਾਂ ਅਸੀਂ ਗੁਰਬਾਣੀ ਦੇ ਮੰਨਣ ਦੇ ਪਾਬੰਦਾਂ ਜਿਹੜੇ ਗੁਰ ਕੇ ਪਾਣੇ 'ਚ ਚੱਲਦੇ ਨੇ ਉਹ ਵਿੱਚ ਬੰਦੀ ਰਹਿੰਦੇ ਨੇ ਮਰਿਆਦਾ ਕੀ ਹੈ ਮਰਿਆਦਾ ਦਾ ਬੰਧਨ ਤੋੜਦੀ ਹੈ ਮਰਿਆਦਾ ਤਾਂ ਆਪਣੀ ਮਰਜ਼ੀ ਦੀ ਲਕੀਰ ਹੈ ਜਿੱਥੇ ਮਰਜ਼ੀ ਕੱਢ ਲੋ ਮਰਿਆਦਾ ਬਦਲ ਵੀ ਸਕਦੇ ਆ ਮਰਿਆਦਾ ਹਮੇਸ਼ਾ ਬਦਲਣ ਵਾਲੀ ਚੀਜ਼ ਹੈ ਗੁਰਬਾਣੀ ਬਦਲ ਕੇ ਦਿਖਾਓ ਕਿਹੜਾ ਬਦਲ ਦੂ ਮਰਿਆਦਾ ਜਮਰਜੀ ਬਦਲ ਲੋ ਬਾਦ ਕਾਟ ਜੋ ਮਰਜ਼ੀ ਕਰ ਲੋ ਮਰਿਆਦਾ ਚ ਇਹ ਚ ਕਰਕੇ ਦਿਖਾਓ ਕੋਈ ਇੱਕ ਅੱਖਰ ਦੀ ਨਹੀਂ ਕੋਈ ਕਰ ਸਕਦਾ ਇੱਕ ਲਗਵਾਤਰ ਦੀ ਨਹੀਂ ਕੋਈ ਕਰ ਸਕਦਾ ਬਾਦ ਘਾਟ ਮਰਿਆਦਾ ਰੋਜ਼ ਬਦਲ ਲੋ ਆਪਣੀ ਸੰਤਾਂ ਦੀ ਹੋਰ ਕਹਿੰਦੇ ਸਾਡੀ ਮਰਿਆਦਾ ਹੈ ਜੀ ਤੁਹਾਡੀ ਹੋ ਜੀ ਉਹਦੀ ਹੋ ਆ ਜੀ ਉਹਦੀ ਹੋ ਇਹਦਾ ਥੋਂ ਥੋਂ ਦੀ ਠੀਕ ਨਹੀਂ ਹੈ ਗੁਰਬਾਣੀ ਨਹੀਂ ਬਦਲੀ ਜਾ ਸਕਦੀ ਰਹਿਤ ਦੇ ਉੱਤੇ ਕੋਈ ਝਗੜਾ ਨਹੀਂ ਮਰਿਆਦਾ ਤੇ ਰੋਜ਼ ਝਗੜਾ ਰਹਿਣ ਦੇ ਚਲੋ ਪੰਜ ਕਕਾਰ ਬਾਹਰ ਲਈ ਲੈ ਲਓ ਤੁਸੀਂ ਕਦੇ ਕੋਈ ਝਗੜਾ ਹੈ ਕਦੇ ਕਿਸੇ ਨੇ ਕਿਰਪਾਨ ਤੇ ਝਗੜਾ ਕੀਤਾ ਕੜੇ ਤੇ ਝਗੜਾ ਕੀਤਾ ਕਿਹੜੇ ਤੇ ਕੀਤਾ ਕੇਸ ਕੀਤੇ ਕੀਤਾ ਕੁਝ ਆਦਮੀ ਨੇ ਜਿਹੜੇ ਕੇਸ ਕੇਸ ਕੀਤੇ ਧੋਕੇ ਹੀ ਜਾਂਦੇ ਨੇ ਉਹਨਾਂ ਨੂੰ ਸਮਝ ਨਹੀਂ ਕੇਸ ਤਾਂ ਸਰੀਰ ਦਾ ਹਿੱਸਾ ਹੈ ਬਾਹਰਲੀ ਚੀਜ਼ ਨਹੀਂ ਹੈ ਕੇਸ ਇਹ ਪੰਜੇ ਚੀਜ਼ਾਂ ਬਾਹਰੋਂ ਦਿੱਤੀਆਂ ਹੋਈਆਂ ਕੜਾ ਸਰੀਰ ਤੋਂ ਬਾਹਰ ਹੈ ਕੇਸ ਸਰੀਰ ਦਾ ਅੰਗ ਹੈ ਦੰਦਾ ਨਹੀਂ ਸਿਰ ਚਾਹੀਦਾ ਗੁਰੂ ਨਾਨਕ ਵੇਲੇ ਦਸਤਾਰ ਦੰਦੇ ਸੀ ਪਹਿਲਾਂ ਦਸਤਾਰ ਦੰਦੇ ਸੀ ਛੇਵੇਂ ਪਾਸ਼ਾ ਦੇ ਦਸਤਾਰ ਦੇ ਨਾਲ ਤਲਵਾਰ ਮੰਗਲੀ ਦਸਵੇਂ ਪਾਸ਼ਾ ਨੇ ਤਿੰਨ ਹੋਰ ਨਾਲ ਜੋੜਤੇ ਪੰਜ ਹੋ ਗਏ ਹੌਲੀ ਹੌਲੀ ਹੋਏ ਨੇ ਪੰਜ ਵੀ ਇਕਦਮ ਨਹੀਂ ਹੋਏ ਪੰਜ ਪਹਿਲਾਂ ਦੋ ਸੀ ਛੇਵੇਂ ਪਾਸ਼ਾ ਵੇਲੇ ਦੋ ਸੀ ਸੱਤਵੇਂ ਨੂੰ ਵੀ ਦੋ ਮਿਲੇ ਅੱਠਵੇਂ ਨੂੰ ਵੀ ਦੋ ਮਿਲੇ ਨੌਵੇਂ ਨੂੰ ਵੀ ਦੋ ਮਿਲੇ ਦਸਵੇਂ ਨੂੰ ਵੀ ਦੋ ਮਿਲੇ ਦਸਵੇਂ ਨੇ ਖਾਲਸੇ ਨੂੰ ਤਿੰਨ ਹੋਰ ਦਿੱਤੇ ਨੇ ਦਸਵੇਂ ਨੂੰ ਦੋਵੇਂ ਮਿਲੇ ਨੇ ਤਲਵਾਰ ਔਰ ਕੇਸ ਕੀ ਦਸਤਾਰ ਔਰ ਤਲਵਾਰ ਦੋ ਮਿਲੇ ਨੇ ਪਰ ਖਾਲਸੇ ਨੂੰ ਕੁਝ ਦੇ ਦਿੱਤੇ ਤੈਨੂੰ ਤਿੰਨ ਹੋਰ ਦੇ ਦਿੱਤੇ ਪੰਜ ਜਲ ਹੋਏ ਇਹ ਕੋਈ ਝਗੜਾ ਹੈ ਇਹ ਰਹਿਤ ਹੈ ਮਰਿਆਦਾ ਨਹੀਂ ਹੈ ਇਹ ਇਹ ਸਾਡੇ ਰਹਿਤ ਵਿੱਚ ਨੇ ਰੱਖੇ ਹੋਏ ਪੰਜੇ ਮਰਿਆਦਾ 'ਚ ਨਹੀਂ ਜੀ ਕਿਉਂ ਨਹੀਂ ਰੱਖੇ ਮਰਿਆਦਾ 'ਚ ਹਾਲਾਂਕਿ ਗੁਰਬਾਣੀ ਤੋਂ ਬਾਹਰਲੀ ਗੱਲ ਹੈ ਇਹ ਵੀ ਰਹਿਤ ਵਿੱਚ ਰੱਖੇ ਨੇ ਨਾ ਨੋ ਰਹਿਤ ਹੈ ਮਰਿਆਦਾ ਨਹੀਂ ਹੈ ਸਾਡੇ ਮਰਿਆਦਾ ਨਹੀਂ ਹੈ ਜਿਹੜਾ ਪਾਉਣ ਦੀ ਰਹਿਤ ਹੈ ਸਾਡੀ ਸਲਵਾਰ ਪਾਉਣ ਦੀ ਮਰਿਆਦਾ ਨਹੀਂ ਹੈ ਸਾਡੀ ਰਹਿਤ ਹੈ ਇਹਦਾ ਨੋ ਰਹਿਤ ਰੱਖਿਆ ਮਰਿਆਦਾ ਨਹੀਂ ਰੱਖਿਆ ਮਰਿਆਦਾ ਨੂੰ ਕੋਈ ਜਗ੍ਹਾ ਨਹੀਂ ਹੈ ਸਾਡੇ ਘਰ 'ਚ ਸਿੱਖਾਂ ਦੇ ਘਰ 'ਚ ਮਰਿਆਦਾ ਵਾਸਤੇ ਕੋਈ ਜਗ੍ਹਾ ਨਹੀਂ ਹੈ ਮਰਿਆਦਾ ਉਹ ਸੰਤਾਂ ਦੀ ਮਰਿਆਦਾ ਉਹ ਪੰਡਤਾਂ ਦੀ ਮਰਿਆਦਾ ਉਹ ਮੰਦਰ ਵਾਲਿਆਂ ਦੀ ਸਿੱਖਾਂ ਦੀ ਕੋਈ ਮਰਿਆਦਾ ਨਹੀਂ ਸਿੱਖਾਂ ਦੀ ਰਹਿਤ ਰਹਿਤ ਸਰੀਰ ਦੀ ਵੀ ਰਹਿਤ ਹੈ ਆਤਮਾ ਦੀ ਵੀ ਰਹਿਤ ਹੈ ਦੋਹੇ ਰਹਿਤਾਂ ਨੇ ਸਰੀਰ ਦੀ ਵੀ ਰਹਿਤ ਹੈ ਆਤਮਾ ਦੀ ਰਹਿਤ ਸਭ ਕੁਝ ਜਾਣੇ ਆਤਮ ਕੀ ਰਹਿਤ ਸਰੀਰ ਦੀ ਰਹਿਤ ਕੀ ਹੈ ਪੰਜ ਕਕਾਰ ਆਤਮਾ ਦੀ ਰਹਿਤ ਕੀ ਹੈ ਗੁਰਬਾਣੀ ਵਾਸਤੇ ਰਹਤੇ ਹੈ ਤਾਂ ਸਾਡੀ ਮਰਿਆਦਾ ਕੋਈ ਨਹੀਂ ਕੋਈ ਮਰਿਆਦਾ ਨਹੀਂ ਮਰਿਆਦਾ ਹੈਗੀ ਹਿੰਦੂਆਂ ਦੀ ਸ਼ਰਾ ਹੈਗੀ ਮੁਸਲਮਾਨਾਂ ਦੀ ਮਰਿਆਦਾ ਹਿੰਦੂਆਂ ਦੀ ਹੈ ਸਾਡੀ ਹੈ ਹੀ ਨਹੀਂ ਹਾਂਜੀ ਮੁਸਲਮਾਨਾਂ ਸ਼ਿਫਤ ਸਰੀਅਤ ਤੇ ਪੜ ਪੜ ਕਰੇ ਵਿਚਾਰ ਬੰਦੇ ਸੇਜ ਪਵੇਂ ਵਿੱਚ ਬੰਦੀ ਵੇਖਣ ਕੋ ਪੜ ਪੜ ਵਿਚਾਰ ਕਰਦੇ ਨੇ ਸ਼ਰੀਅਤ ਦੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਆਪਣੇ ਆਪਣੇ ਉੱਤੇ ਵਿਆਖਿਆ ਕਰਦੇ ਨੇ ਆਹ ਕਿਹਾ ਸਾਨੂੰ ਕਰਨ ਨੂੰ ਉਹ ਕਿਹਾ ਉਹ ਕਿਹਾ ਐ ਕਰਨਾ ਚਾਹੀਦਾ ਰੋਜੇ ਰੱਖਣੇ ਚਾਹੀਦੇ ਨੇ ਕੀ ਸਾਡੇ ਤੇ ਵਾਜਬ ਹੈ ਇਹ ਕਰਮ ਧਰਮ ਹੈ ਇਹ ਕਰਮ ਧਰਮ ਹੈ ਮਰਿਆਦਾ ਜਿਹੜੀ ਹੈਗੀ ਹੈ ਉਹਨਾਂ ਦੀ ਹੈ ਕਰਮ ਹਾਂ ਬੰਦੇ ਸੇ ਜੇ ਪਵੇ ਵਿੱਚ ਪਰ ਬੰਦੇ ਤਾਂ ਉਹ ਨੇ ਜਿਹੜੇ ਮਨ ਨੂੰ ਬੰਨ ਕੇ ਰੱਖਣ ਮਨ ਨੂੰ ਪਾਬੰਦ ਕਰਨ ਭਾਣੇ ਵਿੱਚ ਚੱਲਣ ਦੇ ਅੰਤਰਾਤਮਾ ਦੀ ਆਵਾਜ਼ ਅਨੁਸਾਰ ਮਨ ਜਿਹੜਾ ਹੈਗਾ ਚੱਲੇ ਅੰਤਰਾਤਮਾ ਦੇ ਕਹੇ ਅਨੁਸਾਰ ਜ਼ਿੰਦਗੀ ਬਤੀਤ ਕਰਨੀ ਮਨ ਨੇ ਆਪਣੀ ਮਰਜ਼ੀ ਨਹੀਂ ਕੋਈ ਕਰਨੀ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ ਜੇ ਕੋਈ ਭਾਣੇ ਚ ਚੱਲੇ ਤਾਂ ਉੱਥੇ ਪਹੁੰਚ ਜਾਂਦਾ ਜਿੱਥੋਂ ਭਾਣਾ ਜੇ ਹੁਕਮ ਚੱਲੇ ਤਾਂ ਹੁਕਮ ਹਾਕਮ ਕੋ ਪਹੁੰਚ ਜਾਂਦਾ ਜਿਵੇਂ ਜੇ ਕੋਈ ਆਵਾਜ਼ ਆਉਂਦੀ ਹੈ ਰਾਤ ਨੂੰ ਆਪਾਂ ਨੂੰ ਕਿਤੋਂ ਆਪਾਂ ਆਵਾਜ਼ ਜਿੱਦ ਨੂੰ ਸੁਣਦੀ ਹੈ ਨਾ ਉਧਰ ਨੂੰ ਤੁਰ ਪਈਏ ਜਿਉਂ ਜਿਉਂ ਨੇੜੇ ਜਾਵਾਂਗੇ ਆਵਾਜ਼ ਉੱਚੀ ਸੁਣਦੀ ਚਲੀ ਜਾਊ ਜੇ ਦੂਰ ਨੂੰ ਜਾਵਾਂਗੇ ਆਵਾਜ਼ ਸਾਨੂੰ ਮੱਧਮ ਸੁਣੂ ਨੇੜੇ ਨੂੰ ਨੇੜੇ ਨੂੰ ਚਲੀ ਜਾਈਏ ਜਿੱਥੋਂ ਆਵਾਜ਼ ਆਖਰ ਉੱਥੇ ਚੱਲ ਜਾਓਗੇ ਜਿੱਥੋਂ ਆਵਾਜ਼ ਪੈਦਾ ਹੁੰਦੀ ਹੈ ਪਾਣੇ 'ਚ ਮੰਨਣ ਵਾਲੇ ਉੱਥੇ ਪਹੁੰਚ ਜਾਂਦੇ ਜਿੱਥੋਂ ਪਾਣੇ ਦਾ ਫਰਮਾਨ ਜਾਰੀ ਹੁੰਦਾ ਸੱਚਖੰਡ ਪਹੁੰਚ ਜਾਂਦੇ ਜੁੜ ਕੇ ਆਵਾਜ਼ ਨਾਲ ਪ੍ਰੈਕਟੀਕਲ ਇੱਥੇ ਵੀ ਤਾਂ ਅਸੀਂ ਪਹੁੰਚ ਸਕਦੇ ਹਾਂ ਨਾ ਬਸ ਇਹ ਜਿਹੜੇ ਬੰਦੇ ਸੇ ਜੇ ਰਹਿ ਵਿੱਚ ਬੰਦੀ ਵੇਖਣ ਕੋ ਦਿਦਾਰ ਤਾਂ ਦੇਖਣਗੇ ਜੇ ਉਹਦੇ ਆਵਾਜ਼ ਨਾਲ ਜੁੜ ਕੇ ਆਵਾਜ਼ ਵੱਲ ਨੂੰ ਜਾਣਗੇ ਦਿਦਾਰ ਆਪੇ ਹੋ ਜਾਊਗਾ ਹਾਂ ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਅਪਾਰ ਇਹ ਹਿੰਦੂ ਨੇ ਸਿਰਫ ਸਲਾਹ ਤਾਂ ਕਰਦੇ ਨੇ ਦਰਸ਼ਨ ਕੀ ਹੈ ਰੂਪ ਅਪਾਰ ਦਾ ਦਰਸ਼ਨ ਹੈ ਅੱਖਾਂ ਨੂੰ ਬੰਦੇ ਨੇ ਦਰਸ਼ਨ ਕਹਿੰਦੇ ਉਹਦਾ ਅਪਾਰ ਰੂਪ ਹੈ ਤੇ ਰੂਪ ਦਾ ਦਰਸ਼ਨ ਹੈ ਫਿਰ ਉਹ ਸਾਡਾ ਕੀ ਹੈ ਰੂਪ ਨਾ ਰੰਗ ਨਾ ਰੇਖ ਕਿਛ ਤ੍ਰੇ ਗੁਣ ਤੇ ਪ੍ਰਪਰ ਉਹਨਾਂ ਦਾ ਸਾਡਾ ਵੱਖਰਾ ਹੋ ਗਿਆ ਦਰਸ਼ਨ ਰੂਪ ਅਪਾਰ ਇਹਨਾਂ ਨੇ ਮੂਰਤੀਆਂ ਬਣਾਈਆਂ ਨੇ ਉਹਨਾਂ ਦਾ ਦਰਸ਼ਨ ਕਰਦੇ ਨੇ ਰੂਪ ਦੀ ਪੂਜਾ ਕਰਦੇ ਨੇ ਮਾਇਆ ਦੇ ਪੁਜਾਰੀ ਨੇ ਤੀਰਥ ਨਾਵੇਂ ਅਰਚਾ ਪੂਜਾ ਅਗਰ ਬਾਸ ਬਹਕਾਰ ਇਹ ਜਿਹੜੀ ਤੀਰਥ ਨਾਉਣਾ ਅਰਚਾ ਪੂਜਾ ਇਹੀ ਮਰਿਆਦਾ ਹੈ ਉਹਨਾਂ ਦੀ ਤੀਰਥਾਂ ਦੇ ਨਾਉਣਾ ਮਰਿਆਦਾ ਹੈ ਅਰਚਾ ਪੂਜਾ ਅਰਚਾ ਪੂਜਾ ਕਰ ਅਰਚਾ ਪੂਜਾ ਮਰਿਆਦਾ ਹੈ ਅਗਰਵਾਸ ਬਹਕਾਰ ਅਗਰਵਾਸ ਹੈ ਜਿਹੜੀ ਅਗਰਬੱਤੀਆਂ ਜਾਲਦੇ ਨੇ ਆਪਾਂ ਬੜੀ ਸੁਗੰਧਤ ਵਾਲੀਆਂ ਵਾਸ਼ਨਾ ਜਿਵੇਂ ਚੰਦਨ ਦੀ ਖੁਸ਼ਬੂ ਜੋਗੀ ਸੁਣ ਤੇ ਆਵਣ ਜੇਤੇ ਉਧਰ ਜੋਗੀ ਵੀ ਨੇ ਦੇਖੋ ਮੁਸਲਮਾਨ ਵੀ ਹੋ ਗਏ ਪੰਡਤ ਵੀ ਹੋ ਗਏ ਜੋਗੀ ਹੋ ਗਏ ਜੋਗੀ ਸੁਣ ਤੇ ਆਵਣ ਜੇਤੇ ਸੁਣਨ ਦੇ ਵਿੱਚ ਤਾਂ ਰੱਖਦੇ ਨੇ ਸੁਣ ਕੀ ਹੈ ਸੁਣ ਆਕਾਸ਼ ਸੁਣ ਆਕਾਸ਼ ਦਾ ਨਾਮ ਹੈ ਆਕਾਸ਼ ਸੁਣ ਇਹਦੇ ਧਿਆਨ ਰੱਖਦੇ ਨੇ ਅਲਖ ਲਾਭ ਕਰਤਾਰ ਉਹ ਸਮਝਦੇ ਨੇ ਕਰਤਾਰ ਹੈ ਜਿਹੜਾ ਉਹਦਾ ਜਿਹੜਾ ਨਾਮ ਹੈ ਉਹ ਅਲੱਖ ਹੈ ਅੱਖਾਂ ਨੂੰ ਦਿਖਣਾ ਨਹੀਂ ਦਿਖਣ ਵਾਲੀ ਕੋਈ ਚੀਜ਼ ਹੈ ਨਹੀਂ ਇਹ ਤਾਂ ਉਹ ਮੰਨਦੇ ਨੇ ਪਰ ਧਿਆਨ ਰੱਖਦੇ ਨੇ ਆਕਾਸ਼ 'ਚ ਬਾਹਲੇ ਆਕਾਸ਼ 'ਚ ਰੱਖਦੇ ਨੇ ਧਿਆਨ ਸੁਣ ਸੁਣ ਦਾ ਧਿਆਨ ਬਾਹਰ ਹੈ ਆਕਾਸ਼ 'ਚ ਬਾਹਲੇ ਆਕਾਸ਼ ਨਾਲ ਜੁੜਦੇ ਨੇ ਇਹਦਾ ਮਤਲਬ ਜੇ ਬਾਹਲੇ ਆਕਾਸ਼ ਨਾਲ ਜੁੜਦੇ ਨੇ ਧਿਆਨ ਰੱਖਦੇ ਨੇ ਤਾਂ ਤਿਰਕੁੜੀ ਚੋਂ ਧਿਆਨ ਲੱਗਦੇ ਤੇ ਬਾਹਰ ਦਿਮਾਗ ਨਾਲ ਜੁੜੇ ਰਹਿੰਦੇ ਨੇ ਸੂਖਮ ਮੂਰਤ ਨਾਮ ਨਰੰਜਨ ਕਾਇਆ ਦਾ ਆਕਾਰ ਉਹ ਕਹਿੰਦੇ ਨੇ ਜੋਗੀ ਮੰਨਦੇ ਨੇ ਜਿਹੜਾ ਹੈਗਾ ਉਹਦਾ ਸੁਨਤ ਜੋਗੀ ਸੁਨ ਧਿਆਨ ਜੇਤੇ ਅਲਖ ਨਾਮ ਕਰਤਾਰ ਅਲਖ ਨਾਮ ਕਹਿੰਦੇ ਨੇ ਹੁਣ ਗੁਰਬਾਣੀ ਕਹਿੰਦੀ ਹੈ ਨਾਮ ਜਿਹੜਾ ਹੈਗਾ ਉਹਦੀ ਮੂਰਤ ਹੈ ਨਾਮ ਹੈ ਤਾਂ ਮੂਰਤ ਹੈ ਉਹਦੀ ਸ਼ਬਦ ਹੈ ਤਾਂ ਉਹਦੀ ਮੂਰਤ ਹੈ ਕਾਇਆ ਦਾ ਆਕਾਰ ਕਾਇਆ ਹੋ ਆਕਾਰ ਹੈ ਉਹਦਾ ਸੁਖਾ ਮੂਰਤ ਹੈ ਉਹ ਸੁਗਾ ਮੈਂ ਅੱਖਾਂ ਨੂੰ ਦੇਖਦਾ ਨਹੀਂ ਸੁਖ ਦਾ ਮਤਲਬ ਅੱਖਾਂ ਨੂੰ ਦਿਖਦਾ ਨਹੀਂ ਟੋਹਿਆ ਨਹੀਂ ਜਾਂਦਾ ਸਾਡੇ ਗਿਆਨ ਦੇ ਦੀ ਪਕੜ ਤੋਂ ਤਾਂ ਪਰੇ ਹੈ ਕਰਤਾਰ ਦਾ ਇਹਦਾ ਨਾਮ ਹੈ ਕਰਤਾਰ ਦੀ ਨਹੀਂ ਗੱਲ ਕਰਤਾਰ ਦੇ ਨਾਮ ਦੀ ਗੱਲ ਹੈ ਉਹਦੀ ਦੇਹ ਹੈਗੀ ਹੈ ਉਹਦੀ ਮੂਰਤ ਹੈਗੀ ਹੈ ਅਕਾਲ ਮੂਰਤ ਹੈ ਉਹ ਜੇ ਮੂਰਤ ਨਹੀਂ ਕੋਈ ਤਾਂ ਉਹਦਾ ਵਜੂਦ ਹੈ ਕੋਈ ਨਹੀਂ ਅਲਖ ਨਾਮ ਸੁਖ ਮੂਰਤ ਨਾਮ ਨਾਮ ਨਿਰੰਜਨ ਨਿਰੰਜਨ ਦਾ ਜਿਹੜਾ ਨਾਮ ਹੈ ਉਹਦੀ ਮੂਰਤ ਹੈ ਸੁਖ ਬਿਲਕੁਲ ਕਾਇਆ ਦਾ ਆਕਾਰ ਕਾਇਆ ਵੀ ਹੈ ਉਹਦੀ ਆ ਜਿਹੜੀ ਸਾਡੀ ਕਾਇਆ ਉਹ ਇਹੋ ਜਿਹੀ ਕਾਇਆ ਉਹਦੀ ਕਾਇਆ ਨਾਲ ਕਾਇਆ ਦਾ ਵੇਲ ਹੁੰਦਾ ਜਿਹੜੀ ਸਰੀਰ ਦੇ ਵਿੱਚ ਕਾਇਆ ਸਰੀਰ ਦੇਖੋ ਸਰੀਰ ਬਾਹਰ ਨਾ ਮਾਇਆ ਕਾਇਆ ਨਹੀਂ ਰਹੇ ਇਹ ਗਲਤੀ ਕੀਤੀ ਹੈ ਪੰਡਤ ਨੇ ਇਹ ਬਾਹਰਲੇ ਸਰੀਰ ਨੂੰ ਕਾਇਆ ਕਹਿੰਦਾ ਇਹ ਮਾਇਆ ਹੈ ਕਾਇਆ ਨਹੀਂ ਹੈ ਕਾਇਆ ਅੰਦਰਲਾ ਸਰੀਰ ਹੈ ਕਾਇਆ ਦਾ ਆਕਾਰ ਉਹਦੀ ਕਾਇਆ ਦਾ ਆਕਾਰ ਸਾਡੀ ਕਾਇਆ ਦਾ ਆਕਾਰ ਇੱਕੋ ਹੀ ਹੈ ਉਹ ਤਾਂ ਕਾਇਆ ਨਾਲ ਕਾਇਆ ਟੱਕਰਦੀ ਉਹਦੀ ਕਾਇਆ ਨਾਲ ਕਾਇਆ ਦਾ ਸੰਬੰਧ ਹੈ ਕਾਇਆ ਦਾ ਕਾਇਆ ਨਾਲ ਮੇਲ ਹੋਣਾ ਜਿਵੇਂ ਆਦਮੀ ਦੀ ਕਾਇਆ ਹੈ ਸਰੀਰ ਦੇ ਵਿੱਚ ਹੈ ਨਾ ਕਾਇਆ ਇਹ ਜੁਦੀ ਕਾਇਆ ਜੋ ਵਜੂਦ ਇਹਦਾ ਹੈ ਉਹ ਵੀ ਵਜੂਦ ਵਾਲੀ ਚੀਜ਼ ਹੈ ਵੀ ਵਜੂਦ ਵਾਲੀ ਚੀਜ਼ ਹੈ ਵਜੂਦ ਹੈ ਦੋਹਾਂ ਦਾ ਕਹਿਣ ਦਾ ਮਤਲਬ ਹੈ ਅਸੀਂ ਵਜੂਦ ਉਹਦਾ ਮੰਨਦੇ ਜੋ ਅੱਖਾਂ ਨੂੰ ਦਿਖੇ ਸਾਡੇ ਗਿਆਨ ਦੇ ਦਿਨਾਂ ਦੇ ਵਿੱਚ ਆਵੇ ਦੇਖੋ ਫੁੱਲ ਦੇ ਵਿੱਚ ਖੁਸ਼ਬੂ ਹੈ ਕੋਈ ਵਜੂਦ ਨਹੀਂ ਉਹਦਾ ਕਹਿੰਦਾ ਸਾਨੂੰ ਸਮੈਲ ਨੱਕ ਨਾਲ ਦੱਸਦੇ ਅਸੀਂ ਉਹਦਾ ਵਜੂਦ ਮੰਨਦੇ ਦੱਸੋ ਕੀ ਵਜੂਦ ਹੈ ਖੁਸ਼ਬੂ ਦਾ ਵਜੂਦ ਹੈ ਕਦੇ ਦੇਖਿਆ ਕਿਸੇ ਨੇ ਨਹੀਂ ਦੇਖਿਆ ਪਰ ਅਸੀਂ ਮੰਨਦੇ ਹਾਂ ਖੁਸ਼ਬੂ ਹੁੰਦੀ ਹੈ ਵਜੂਦ ਹੈ ਨਹੀਂ ਇਸੇ ਕਰਕੇ ਕਹੇ ਪੋਪ ਮਦ ਜੈਸੇ ਵਾਸ ਬਸਤ ਹੈ ਫੁੱਲ ਵਿੱਚ ਜਿਵੇਂ ਸੁਗੰਧੀ ਵਸਦੀ ਹੈ ਵਾਸ਼ਨਾ ਵਸਦੀ ਹੈ ਫੁਕਰ ਮਾਹੇ ਜਿਵੇਂ ਛਾਈ ਸ਼ੀਸ਼ੇ ਦੇ ਵਿੱਚ ਉਹ ਫੋਟੋ ਬਣਦੀ ਹੈ ਛਾਈ ਛਾਇਆ ਬਣਦੀ ਹੈ ਤੈਸੇ ਹੀ ਹਰ ਬਸੇ ਨਿਰੰਤਰ ਕਾਢੀ ਹੀ ਜੋ ਭਾਈ ਐਵੇਂ ਬਸ ਦੋਵੇਂ ਮਸਾਲਾਂ ਦਿੱਤੀਆਂ ਜਿਵੇਂ ਬਾਸ਼ਨਾ ਦਾ ਵਜੂਦ ਹੈ ਛਾਈ ਦਾ ਵਜੂਦ ਹੈ ਵੀ ਹੈ ਵੀ ਦੀਦੀ ਹੈ ਛਾਈ ਪੂਰੇ ਪਿੱਛੇ ਜਾ ਕੇ ਦੇਖੋ ਕੁਝ ਵੀ ਐਂ ਲੱਗਦਾ ਵੀ ਪਿੱਛੇ ਆਦਮੀ ਖੜਾ ਆਪੇ ਖੜਾ ਹੈ ਕੁਝ ਵੀ ਨਹੀਂ ਬਸ ਐਹੀ ਗੱਲ ਹੈ ਵਜੂਦ ਹੈ ਦੀਦਾ ਔਰ ਮੌਕੇ ਤੇ ਦੇਖੋ ਜਾ ਕੇ ਵਜੂਦ ਹੈ ਨਹੀਂ ਸ਼ੀਸ਼ਾ ਸੜਕ ਦੇ ਉੱਤੇ ਉਹਦਾ ਕਾਰ ਦੇ ਵਿੱਚ ਸਾਰੀ ਪਿੱਛੇ ਦਿੰਦਾ ਹੁੰਦਾ ਉਹ ਪੂਰੇ ਦਿੰਦਾ ਆਪਾਂ ਨੂੰ ਪੂਰੇ ਮੂਰੇ ਹੈ ਕੁਝ ਕੁਝ ਨਹੀਂ ਉਹ ਜਿਹੜਾ ਉਹਦੀ ਛਾਈ ਬਣਦੀ ਹੈ ਸ਼ੀਸ਼ੇ 'ਚ ਐ ਉਹਦਾ ਵਜੂਦ ਹੈ ਕੁਝ ਦੀਂਦਾ ਸਾਨੂੰ ਸਤਿਆ ਮਨ ਸੰਤੋਖ ਉਪਜੈ ਸਤਿਆ ਸਤਿਆ ਮਨ ਸੰਤੋਖ ਉਪਜੈ ਜਿਹੜੇ ਸਤੀ ਨੇ ਸਤਵਾਦੀ ਨੇ ਸੱਚ ਦੀ ਖੋਜ ਕਰਦੇ ਨੇ ਉਹ ਸਤੀ ਕਹਿੰਦੇ ਸੀ ਆਪਣੇ ਸਤਿਆ ਮਨ ਸੰਤੋਖ ਉਪਜੈ ਉਹਨਾਂ ਦੇ ਮਨ ਦੇ ਵਿੱਚ ਸੰਤੋਖ ਪੈਦਾ ਹੋ ਜਾਂਦਾ ਹੈ ਉਹਨਾਂ ਦੇ ਮਨ ਦੇ ਵਿੱਚ ਸੰਤੋਖ ਪੈਦਾ ਹੋ ਜਾਂਦਾ ਜੇ ਸੱਚ ਦੀ ਕੋਈ ਖੋਜ ਕਰੇ ਤਾਂ ਸੰਤੋਖੀ ਕਮ ਬਣ ਜਾਂਦਾ ਝੂਠ ਨੂੰ ਤਾਂ ਟੁੱਟੂ ਉਹ ਮਾਇਆ ਨੂੰ ਤਾਂ ਟੁੱਟੂ ਹੈ ਮਾਇਆ ਨੂੰ ਤਾਂ ਤਿਆਗਣਾ ਪਊਗਾ ਦੇਣੇ ਕੇ ਵਿਚਾਰ ਸਤਿਗੁਰ ਮਾਲੇ ਰਹੇ ਦੇਣੇ ਦਾ ਜਿਹੜਾ ਹੈ ਵਿਚਾਰ ਰਹੇਗਾ ਜੋ ਖੋਜਿਆ ਉਹਨੂੰ ਹਰ ਵਕਤ ਬਣਦਾ ਰਹੇ ਕੋਈ ਦੇਣੇ ਦੇਣ ਦਾ ਵਿਚਾਰ ਹੈ ਲੈਣੇ ਦਾ ਵਿਚਾਰ ਨਾ ਹੋਵੇ ਕਿਸੇ ਤੋਂ ਕੁਝ ਮਾਇਆ ਦਾ ਲੈਣ ਦੇਣ ਨਾ ਹੋਵੇ ਮਾਇਆ ਜੇ ਉਹਦੇ ਕੋਲ ਕੁਝ ਮਾਇਆ ਹੈ ਦਵੇ ਦਵੇ ਕਿਸੇ ਤੇ ਲਵੇ ਨਾ ਮਾਇਆ ਸਤੀ ਤਾਂ ਹੈ ਜੇ ਮਾਇਆ ਦੀ ਉਹਦੇ ਅੰਦਰ ਭੁੱਖ ਨਹੀਂ ਜੇ ਗੁਰੂ ਬਣ ਕੇ ਲੈਂਦਾ ਕੁਝ ਜੋ ਲੈਵੇ ਸੋ ਦੇਵੇ ਨਾ ਜੇ ਮਾਇਆ ਦੇ ਉੱਤੇ ਆਧਾਰਤਾ ਉਹਦੀ ਫਿਰ ਸਤੀ ਦੀ ਸਤਿਵਾਦੀ ਦੀ ਨਾਮ ਦਾ ਵਪਾਰ ਕਰੇ ਹਰ ਜਨ ਨਾਮੇ ਕੇ ਵਪਾਰੀ ਨਾਮ ਲਵੇ ਵੀ ਨਾਮ ਲਵੇ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਫਿਰ ਸਤਵਾਦੀ ਜਿਹੜੇ ਇਹਨਾਂ ਦੇ ਹੋਏ ਨੇ ਉਹ ਕੀ ਕਰਦੇ ਨੇ ਦਾਨ ਤਾਂ ਕਰਦੇ ਨੇ ਪਰ ਦਾਨ ਦੇ ਵਿੱਚ ਫਿਰ ਮੰਗਦੇ ਵੀ ਉਹੀ ਨੇ ਸੈਸਾ ਗੁਣਾ ਸਜਾਰਾ ਗੁਣਾ ਦਾਨ ਵੀ ਸਾਨੂੰ ਮਾਇਆ ਹੋਰ ਦੇ ਸਤਵਾਦੀਆਂ ਨੇ ਫੜ ਲਿਆ ਦਾਨ ਤਾਂ ਜ਼ਰੂਰ ਕਰਦੇ ਨੇ ਮਾਇਆ ਤਾਂ ਕੋਲ ਮਕਾ ਰਹੇ ਨੇ ਪਰ ਅੰਦਰ ਮੰਗ ਵੀ ਮਾਇਆ ਦੀ ਹੋਈ ਹੈ ਵਿਚਾਰਾਂ ਗੁਣੀ ਮਾਇਆ ਹੋਰ ਮੰਗੋ ਵੀ ਅਸੀਂ ਜ਼ਿਆਦਾ ਦਾਨ ਕਰੀਏ ਸੋਭ ਕਰੇ ਸੰਸਾਰ ਸੰਸਾਰ ਸਾਡੀ ਸੋਭਾ ਕਰੇ ਵੀ ਸੰਸਾਰ ਦੀ ਸੋਭਾ ਤਾਂ ਪੱਲੇ ਪੈ ਗਈ ਸੰਸਾਰ ਦੀ ਸੋਭਾ ਤਾਂ ਪੱਲੇ ਪੈ ਗਈ ਦਰਬਾਰ ਦੀ ਸੋਭਾ ਪੱਲੇ ਨਹੀਂ ਪਈ ਸੰਸਾਰ ਦੀ ਸੋਭਾ ਪੱਲੇ ਪੈ ਗਈ ਹੰਕਾਰ ਬਣ ਗਿਆ ਉਹਦਾ ਜਾਂ ਤੈਸਾ ਮਾਨ ਤੈਸਾ ਮਾਨ ਪਰ ਦਰਬਾਰ ਦੀ ਜਿਹੜੀ ਸੋਭਾ ਸੀ ਨਾ ਉਹ ਪੱਲੇ ਨਹੀਂ ਪਈ ਨਾਮ ਨਹੀਂ ਮਿਲਿਆ ਚੋਰਾ ਜਾਰਾ ਤੇ ਕੁੜਿਆਰਾ ਖਰਾਬਾਂ ਬੇਕਾਰ ਚੋਰਾ ਜਾਰਾ ਤੇ ਕੁੜਿਆਰਾ ਖਰਾਬਾਂ ਹੋਰ ਖਰਾਬੀਆਂ ਕਰਨ ਵਾਲੇ ਇਹ ਸਭ ਇਹ ਤਾਂ ਖਰ ਬੇਕਾਰ ਨੇ ਇਹਦਾ ਪੁੱਠੇ ਕੰਮ ਲੱਗੇ ਹੋਏ ਨੇ ਇਹਨਾਂ ਦੀ ਤਾਂ ਗੱਲ ਕੀ ਕਰਨੀ ਹੈ ਜਿਹੜੇ ਸਾਧ ਬਣ ਕੇ ਵੀ ਇਹ ਕੰਮ ਕਰਦੇ ਨੇ ਚੋਰਾਂ ਯਾਰਾਂ ਤੇ ਕੂੜਿਆਰਾਂ ਉਹ ਤਰੀਆ ਚਰਿੱਤਰ ਵਾਲੇ ਦੇ ਸਾਰੇ ਇਹ ਇਹੀ ਨੇ ਤਰੀਆ ਚਰਿੱਤਰ ਵਾਲੇ ਚੋਰਾਂ ਯਾਰਾਂ ਤੇ ਕੂੜਿਆਰਾਂ ਉਹ ਤਰੀਆ ਚਰਿੱਤਰ ਸਾਰਾ ਇਹੀ ਹੈ ਹੋਰ ਕੀ ਹੈ ਇੱਥੇ ਕੀ ਲੋੜ ਸੀ ਇਹ ਗੱਲ ਲਿਖਣ ਦੀ ਇਹ ਧਾਰਮਿਕ ਆਦਮੀ ਨੇ ਧਰਮ ਦਾ ਕੰਮ ਕਰ ਰਹੇ ਨੇ ਪਰ ਆਏ ਨੇ ਉਧਰੋਂ ਇਹ ਇੱਥੇ ਧਾਰਮਿਕ ਬੰਦਿਆਂ ਦੀ ਗੱਲ ਹੈ ਸਧਾਰਨ ਬੰਦੇ ਦੀ ਕੋਈ ਗੱਲ ਨਹੀਂ ਜਿਹੜੇ ਗੁਰੂ ਬਣੇ ਹੋਏ ਨੇ ਗੁਰਬਾਣੀ ਕੀ ਕਰ ਰਹੇ ਨੇ ਧਰਮ ਦੇ ਰੋਤੇ ਤੇ ਲੋਕ ਉਹਨਾਂ ਦੀ ਗੱਲ ਹੈ ਚੋਰਾਂ ਜਾਰਾਂ ਤੇ ਕੁੜਿਆਰਾਂ ਜਿਹੜੇ ਬਾਕੀ ਸਧਾਰਨ ਆਦਮੀ ਚੋਰੀ ਕਰਦੇ ਨੇ ਉਹਨਾਂ ਦਾ ਉਹਨਾਂ ਦੀ ਤਾਂ ਹੀ ਨਹੀਂ ਗੁਰਬਾਣੀ ਕਰਦੀ ਉਹ ਕਿਹੜਾ ਧਾਰਮਿਕ ਨੇ ਹੋਰ ਖਰਾਬੀਆਂ ਕਰਦੇ ਨੇ ਸਾਰੇ ਹੀ ਆ ਗਏ ਇਹ ਸਾਰੇ ਤਰੀਆ ਤਰ ਦੇ ਵਿੱਚ ਇਹੀ ਆਏ ਹੋਏ ਨੇ ਧਰਮ ਦੇ ਰੋਤੇ ਦੇ ਪਖੰਡ ਧਰਮ ਦਾ ਬਣਾਇਆ ਕੰਮ ਇਹ ਕਰਦੇ ਨੇ ਖਰਾਬਾ ਬੇਕਾਰ ਇਹ ਤਾਂ ਸਾਰੇ ਬੇਕਾਰ ਨੇ ਪੁੱਠੇ ਪਾਸੇ ਲੱਗੇ ਨੇ ਇਹਨਾਂ ਦੇ ਥੱਲੇ ਕੀ ਕਰਨੀ ਹੈ ਬਸ ਇੰਨੀ ਗੱਲ ਕਰਨੀ ਹੈ ਬਾਕੀ ਕੀ ਗੱਲ ਕਰਨੀ ਹੈ ਇੱਕ ਹੁੰਦਾ ਖਾਏ ਚੱਲੇ ਐ ਥਾਉਂ ਤੇ ਨਾ ਵੀ ਕਾਈ ਕਾਰ ਹਾਂ ਇਹ ਗੱਲ ਹੈ ਜਿਹੜਾ ਕੁਛ ਉਹਨਾਂ ਕੋਲ ਪਿੱਛੇ ਸੀ ਨਾ ਉਹ ਲੈ ਕੇ ਆਏ ਕਮਾਈ ਉਹ ਖਾ ਕੇ ਇੱਥੇ ਚਲੇ ਜਾਣਗੇ ਐਨੀ ਉਹ ਗੱਲ ਉਹਨਾਂ ਬਾਰੇ ਕਹਿਣੀ ਹੈ ਇੱਥੇ ਆ ਗਿਆ ਜਨਮ ਦੇ ਵਿੱਚ ਪਿਛਲੇ ਕਮਾਈ ਜਨਮਾਂ ਦੀ ਖਾ ਕੇ ਚਲੇ ਜਾਣਗੇ ਆ ਉਹਨਾਂ ਦਾ ਕੰਮ ਹੈ ਬਾਕੀ ਫੇਰ ਨਰਕਾਂ ਨੂੰ ਚਲੇ ਜਾਣ ਤਨਾ ਬਿਕਾਈ ਕਾਰ ਅਹੰਕਾਰ ਹੈ ਉਹਨਾਂ ਦੀ ਹੋਰ ਕੀ ਕਾਰ ਹੈ ਉਹਨਾਂ ਦੀ ਹੋਰ ਕਿਹੜੀ ਕਾਰ ਹੈ ਉਹਨਾਂ ਦੀ ਅਹੰਕਾਰ ਹੈ ਹੋਰ ਕੋਈ ਕਾਰ ਨਹੀਂ ਜਿਹੜਾ ਪਿਛਲੀ ਕਮਾਈ ਉਹ ਲਟਾ ਕੇ ਚਲੇ ਜਾਣਗੇ ਬੁੱਧੀਹੀਨ ਹੋ ਕੇ ਚਲੇ ਜਾਣਗੇ ਜੋ ਮਾਇਆ ਕਮਾਉਣਗੇ ਇੱਥੇ ਛੱਡ ਜਾਣਗੇ ਜੇ ਮਾਇਆ ਉਹ ਫਰਾਡ ਨਾ ਕਮਾਉਣਗੇ ਤਾਂ ਇੱਥੇ ਰਹਿ ਜਾਣਗੇ ਨਾਲ ਜਾਣ ਵਾਲਾ ਕੁਝ ਨਹੀਂ ਜਲ ਥਲ ਜੀਆਂ ਪੂਰੀਆਂ ਲੋਹਾ ਆਕਾਰਾ ਆਕਾਰ ਜਲ ਵਿੱਚ ਥਲ ਵਿੱਚ ਜੀ ਹੈਗੇ ਨੇ ਪੂਰੀਆਂ ਹੈਗੀਆਂ ਨੇ ਲੋਹਾ ਆਕਾਰਾ ਲੋਹਾ ਹੋਰ ਨੇ ਪੂਰੀਆਂ ਹੋਰ ਬਾਹਰ ਨੇ ਆਕਾਰਾ ਆਕਾਰ ਆਕਾਰਾਂ ਆਕਾਰ ਆਕਾਰਾਂ ਵਿੱਚ ਵੀ ਆਕਾਰ ਨੇ ਉਹ ਜੇ ਆਖੇ ਸੋ ਤੂੰ ਹੈ ਜਾਣਾ ਤਿਨਾ ਵੀ ਤੇਰੀ ਸਾਥ ਜੀਆਂ ਦੇ ਅੰਦਰ ਜੀ ਨੇ ਗੀਤਾਂ ਦੇ ਅੰਦਰ ਕੀਟ ਨੇ ਉਹ ਵੀ ਜੋ ਕੁਝ ਕਹਿੰਦੇ ਨੇ ਉਹ ਵੀ ਤੂੰ ਜਾਣਦਾ ਜਿਹਦੇ ਅੰਦਰ ਕੀਟ ਹੈ ਉਹ ਨਹੀਂ ਜਾਣਦਾ ਜਿਹਦੇ ਪੇਟ 'ਚ ਕੀੜੇ ਨੇ ਉਹ ਨਹੀਂ ਜਾਣਦਾ ਉਹਦੇ ਬਾਰੇ ਪਰ ਕੀੜਿਆਂ ਦੀ ਉਹ ਜਾਣਦਾ ਤੂੰ ਉਹਨਾਂ ਦੀ ਵੀ ਜਾਣਦਾ ਉਹਨਾਂ ਨੂੰ ਕੀ ਚਾਹੀਦਾ ਕਿਉਂ ਪੈਦਾ ਕੀਤੇ ਨੇ ਉੱਥੇ ਉਹਨਾਂ ਦੀ ਉੱਤੇ ਖੁਰਾਕ ਸੀ ਉਹ ਜੋ ਆਖੇ ਸੋ ਤੂੰ ਜਾਣ ਜਿਹੜੇ ਉਹ ਆਖਦੇ ਨੇ ਉਹ ਵੀ ਤੂੰ ਜਾਣਦਾ ਬਿਨਾ ਪੀ ਤੇਰੀ ਸਾਲ ਉਹ ਵੀ ਤੈਨੂੰ ਜਾਣਦੇ ਨੇ ਉਹ ਵੀ ਤੇਰੇ ਨਾਲ ਅੰਤਰਾਤਮਾ ਦੀ ਆਵਾਜ਼ ਉਹਨਾਂ ਦੇ ਵਿੱਚ ਵੀ ਹੈ ਤੈਨੂੰ ਉਹ ਜਾਣਦੇ ਨੇ ਉਹਨਾਂ ਨੂੰ ਤੂੰ ਜਾਣਦੇ ਅਸੀਂ ਜਾਣਦੇ ਜੀ ਪੇਟ 'ਚ ਕੀ ਹੈ ਤੇਰਾ ਪੀ ਤੇਰੀ ਸਾਲ ਉਹਨਾਂ ਨੂੰ ਤੇਰੀ ਸਾਲ ਤੇ ਤੋਂ ਮੰਗਦੇ ਨੇ ਉਹ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਬਸ ਨਾਨਕ ਨੇ ਭਗਤਾਂ ਨੂੰ ਕੀ ਚਾਹੀਦਾ ਤੇਰੀ ਸਿਫਤ ਕਰਨ ਦੀ ਭੁੱਖ ਹੈ ਉਹਨਾਂ ਨੂੰ ਤੂੰ ਆਪਣੀ ਸਿਫਤ ਸਲਾਹ ਬਖਸ਼ ਦੇ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਸੱਚ ਨਾਮ ਹੈ ਉਹ ਆਧਾਰ ਹੈ ਉਹਦਾ ਇਸ ਕਰਕੇ ਭਗਤ ਨਾਮ ਤੋਂ ਬਿਨਾ ਕੁਝ ਨਹੀਂ ਮੰਗਦੇ ਨਾਮ ਕੀ ਹੈ ਤੂੰ ਹੀ ਨਾਮ ਹੈ ਤੂੰ ਨਾਮ ਵੀ ਹੈ ਤੇਰਾ ਆਕਾਰ ਦੇਹੀ ਕਰਕੇ ਤੂੰ ਨਾਮ ਹੈ ਨਿਰਾਕਾਰ ਕਰਕੇ ਤੂੰ ਜੋਤ ਹੈ ਜੇ ਕੁਝ ਕਰ ਸਕਦਾ ਕਰਦਾ ਪ੍ਰੈਕਟੀਕਲ ਹੈ ਨਾਮ ਦੇ ਰੂਪ ਵਿੱਚ ਤੂੰ ਕਿਰਿਆਸ਼ੀਲ ਹੈ ਨਾਮ ਦੇ ਵਿੱਚ ਤੂੰ ਪ੍ਰਾਪਤੀ ਨਾਮ ਦੇ ਰੂਪ ਚੋਂ ਹੀ ਤੇਰੇ ਤੋਂ ਕੁਝ ਹੋ ਸਕਦੀ ਹੈ ਸੰਪਰਕ ਕਿਸੇ ਨਾਲ ਕਰਦਾ ਨਾਮ ਦੇ ਰੂਪ ਚ ਕਰਦਾ ਸਵਾਰ ਦਾ ਨਾਮ ਹੋ ਕੇ ਸਵਾਰਦਾ ਅਵਤਾਰ ਧਾਰ ਕੇ ਸਵਾਰਦਾ ਨਾਮ ਤੇਰਾ ਅਵਤਾਰ ਹੈ ਨਾਮ ਹੀ ਤੇਰਾ ਅਵਤਾਰ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਸੱਚ ਨਾਮ ਆਧਾਰ ਸਦਾ ਆਨੰਦ ਰਹਿਣ ਦਿਨ ਰਾਤੀ ਗੁਣਵੰਤਿਆਂ ਪਾਸ਼ਾਲ ਸਦਾ ਆਨੰਦ ਰਹਿਣ ਦਿਨ ਰਾਤੀ ਗੁਣਵੰਤਿਆਂ ਪਾ ਇਸ ਕਰਕੇ ਭਗਤ ਸਦਾ ਹੀ ਆਨੰਦ ਰਹਿੰਦੇ ਦਿਨ ਰਾਤ ਕਿਉਂਕਿ ਉਹ ਗੁਣਵੰਤੇ ਜਿਹੜੇ ਨੇ ਉਹਨਾਂ ਤੋਂ ਪਹਿਲੇ ਭਗਤ ਨੇ ਉਹਨਾਂ ਦੇ ਪੈਰਾਂ ਦੀ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਨੇ ਉਹਨਾਂ ਦੇ ਪਾ ਪੈਰਾਂ ਦੀ ਛਾਰ ਬਣ ਕੇ ਰਹਿੰਦੇ ਨੇ ਪੱਗ ਛਾਰ ਨਾਨਕ ਭਗਤਾਂ ਭੁੱਖ ਸਲਾਹ ਗੁਣਵੰਤਿਆਂ ਪਾਸ਼ਾਰ ਪਾਸ਼ਾਰ ਦਾ ਮਤਲਬ ਜਿਹੜੇ ਪਹਿਲੇ ਭਗਤ ਨੇ ਉਹਨਾਂ ਤੋਂ ਪਹਿਲੇ ਹੋਏ ਨੇ ਉਹਨਾਂ ਦੇ ਵੀ ਪੈਰਾਂ ਦੀ ਧੂੜ ਉਹਨਾਂ ਦੇ ਬਣ ਕੇ ਰਹਿੰਦੇ ਨੇ ਪੈਰਾਂ ਦੀ ਛਾਰ ਬਣ ਛਾਰ ਬਣ ਕੇ ਰਹਿੰਦੇ ਨੇ ਉਹਨਾਂ ਦੇ ਬਗੜ ਚੱਲਦੇ ਨੇ ਜਿਹੇ ਜੇ ਉਹ ਭਗਤ ਹੋਏ ਨੇ ਉਹ ਜਿਹੀ ਆਪ ਹੋਣਾ ਭਗਤ ਹੁੰਦਾ ਕੀ ਹੈ ਕਹਿੰਦੇ ਨੇ ਗੁਰਮੁਖ ਹੁੰਦਾ ਕੀ ਹੈ ਗੁਰਮੁਖ ਜਿਹੜਾ ਹੁੰਦਾ ਉਹ ਛਾਰ ਰੂਪੇ ਹੁੰਦਾ ਜਿਹੜਾ ਤੇਰਾ ਜਨ ਤੱਦਾ ਤੂੜ ਪੁਨੀਤ ਤੇਰੇ ਜਨੂਰ ਪੁਨੀਤ ਤੋੜ ਹੁੰਦੀ ਹੈ ਪਰ ਖੇਡ ਨਹੀਂ ਹੁੰਦੀ ਆ ਧਰਤੀ ਵਾਲੀ ਪੁਨੀਤ ਧੂੜ ਹੁੰਦੀ ਹੈ ਤੱਦਾ ਧੂੜ ਪੁਨੀਤ ਤੇਰੇ ਜਨੂਆ ਪੁਨੀਤ ਧੂੜ ਕੀ ਹੁੰਦੀ ਹੈ ਉਹ ਆਪ ਧੂੜ ਰੂਪ ਹੈ ਦੇ ਅੰਦਰ ਜਦੋਂ ਗਿਆਨ ਕੀ ਜੋ ਬੋਲਦੇ ਨੇ ਜੋ ਦੇ ਰਹੇ ਨੇ ਆਪਣਾ ਆਪਾ ਹੀ ਦੇ ਰਹੇ ਨੇ ਉਹਨਾਂ ਦਾ ਆਪਣਾ ਆਪਾ ਹੀ ਨਿਕਲਦਾ ਜਾਂ ਗਿਆਨ ਕੀ ਆਂਦੀ ਆਉਂਦੀ ਹੈ ਜੇ ਹਵਾ ਦੇ ਵਿੱਚ ਮਿੱਟੀ ਹੋਵੇ ਤਾਂ ਦੀ ਕਹਿੰਦੇ ਨੇ ਜੇ ਹਵਾ ਦੇ ਵਿੱਚ ਮਿੱਟੀ ਨਾ ਹੋਵੇ ਉਹਨੂੰ ਹਨੇਰੀ ਨਹੀਂ ਕਹਿੰਦੇ ਸਮੁੰਦਰ ਵਿੱਚ ਹਨੇਰੀ ਨਹੀਂ ਆਉਂਦੀ ਕਿਉਂਕਿ ਮਿੱਟੀ ਨਹੀਂ ਹੁੰਦੀ ਉਹਦੇ ਛਪਾ ਚ ਹਵਾ ਤੇਜ਼ ਹੁੰਦੀ ਹੈ ਸਮੁੰਦਰ ਦੇ ਵਿੱਚ ਤੇਜ਼ ਆਵੇ ਹਵਾ ਉਹਨੂੰ ਤੂਫਾਨ ਕਹਿ ਸਕਦੇ ਹਾਂ ਕਿ ਲਹਿਰਾਂ ਲਹਿਰਾਂ ਉੱਠਦੀਆਂ ਨੇ ਉਹਨੂੰ ਆਦੇ ਨਹੀਂ ਕਹਿੰਦੇ ਹਨੇਰੀ ਨਹੀਂ ਕਹਿੰਦੇ ਕਿਉਂਕਿ ਮਿੱਟੀ ਹੁੰਦੀ ਉਹਦੀ ਸਮੁੰਦਰ 'ਚ ਮਿੱਟੀ ਹੈ ਨਹੀਂ ਧਰਤੀ ਦੇ ਉੱਤੇ ਹਵਾ ਤੇਜ਼ ਆਉਂਦੀ ਹੈ ਉਹ ਮਿੱਟੀ ਰਲ ਕੇ ਜਾਂ ਆਕਾਸ਼ ਨੂੰ ਚੜਦੀ ਹੈ ਹਨੇਰਾ ਪੈਦਾ ਕਰਦੀ ਹੈ ਉਹਨੂੰ ਹਨੇਰੀ ਕਹਿੰਦੇ ਆਂਦੀ ਕਹਿੰਦੇ ਸਮੁੰਦਰ ਦੇ ਵਿੱਚ ਇਦੋਂ ਵੀ ਤੇਜ਼ ਹਵਾ ਹੁੰਦੀ ਹੈ ਨਹੀਂ ਆਂਦੀ ਕਹਿੰਦੇ ਉਹ ਜਿਹੜੀ ਮਿੱਟੀ ਹੈ ਵਿੱਚ ਉਹਦੇ ਕਰਕੇ ਆਉਂਦੀ ਹੈ ਜਦ ਗਿਆਨ ਗਿਆਨ ਆਉਂਦੀ ਆਉਂਦੀ ਹੈ ਉਹ ਚਿੱਟਾ ਚਾਨਣ ਕਰਦੀ ਹੈ ਜਾਂ ਸੂਰਜ ਚੜਦਾ ਕੀ ਹੁੰਦੀ ਹੈ ਕਿਆ ਸੂਰ ਚੜਦਾ ਗਿਆਨ ਕੀ ਆਉਂਦੀ ਹੁੰਦੀ ਜਿੱਥੇ ਹਨੇਰਾ ਹੁੰਦਾ ਉੱਥੇ ਚੜਨ ਹੋ ਜਾਂਦਾ ਪਰ ਜਦ ਖੇਦੀ ਨਾ ਆਉਂਦੀ ਆਉਂਦੀ ਹੈ ਜਿੱਥੇ ਢੇਰਾ ਹੁੰਦਾ ਚੜਨ ਹੁੰਦਾ ਉੱਥੇ ਹਨੇਰਾ ਹੋ ਜਾਂਦਾ ਜੇ ਧਰਤੀ ਤੇ ਖੇਦੀ ਨੇ ਖੇ ਜਿਹੜੀ ਜੋ ਧਰਨੇ ਦੀ ਜਿਹੜੀ ਖੇ ਹੈ ਜੇ ਇਹ ਆਂਦੀ ਆਵੇ ਫਿਰ ਤਾਂ ਚਾਨਣ ਦੇ ਤੋਂ ਹਨੇਰਾ ਪੈਦਾ ਕਰ ਦਿੰਦੀ ਹੈ ਅਸਮਾਨ ਨੂੰ ਗਰਦ ਚੜ ਜਾਂਦੀ ਹੈ ਪਰ ਜਦ ਰਾਤ ਦਾ ਹਨੇਰਾ ਹੁੰਦਾ ਸੂਰਜ ਚੜਦਾ ਗਿਆਨ ਦੀ ਹਨੇਰੀ ਆਉਂਦੀ ਹੈ ਸੂਰਜ ਦੀ ਚਿੱਟੇ ਉਹ ਚਾਨਣ ਕਰ ਦਿੰਦੀ ਹੈ ਹਨੇਰੇ ਚ ਐਵੇਂ ਇਹ ਜਦ ਨਾਮ ਹੁੰਦਾ ਹੈ ਸੂਰਜ ਚੜਦਾ ਨਾ ਉਹਦੇ ਭਾਂਜਬ ਚੀਨਾ ਕੋ ਕਬੀਰ ਭਿਆ ਪ੍ਰਗਾਸਾ ਜਦ ਗਿਆਨ ਗਿਆ ਨਹੀਂ ਆਉਂਦੀ ਹੈ ਸੂਰਜ ਚੜਦਾ ਹੈ ਇੱਕ ਕਿਸਮ ਦਾ ਨਾਮ ਪੈਦਾ ਹੁੰਦਾ ਤਾਂ ਬਾਤਾਂ ਉਹਦੀ ਗੱਲ ਦੇ ਵਿੱਚ ਜਿਹੜਾ ਗਿਆਨ ਹੈ ਉਹ ਚਾਨਣ ਪੈਦਾ ਕਰਦਾ ਉਹਨੂੰ ਕਹਿੰਦੇ ਗਿਆਨ ਕੀ ਆਈ ਆਂਦੀ ਉਹਦੇ ਮੂਹਰੇ ਝੂੜ ਕਿਤੇ ਨਹੀਂ ਟਿਕ ਸਕਦਾ ਵਿਦਵਾਨਾਂ ਦੀ ਕੋਈ ਗੱਲ ਟਿਕੇ ਨਹੀਂ ਸਕਦੀ ਕਿਸੇ ਦੇ ਪੈਰ ਹੀ ਨਹੀਂ ਅੜਦੇ ਉਹਦੇ ਮੂਰੇ ਗੱਲੇ ਬਹੁਤ ਉੱਚੀ ਹੁੰਦੀ ਹੈ ਇਹਨਾਂ ਦੇ ਸੱਤ ਪਤਾਲ ਸੱਤ ਆਕਾਸ਼ ਤੱਕ ਦੀ ਗੱਲ ਹੁੰਦੀ ਹੈ ਉੱਥੇ ਪਤਾਲਾ ਪਤਾ ਲੱਖ ਆਕਾਸ਼ਾਂ ਆਕਾਸ਼ ਉਹਦੀ ਗੱਲ ਹੁੰਦੀ ਹੈ ਕਿੱਥੇ ਸੱਤ ਕਿੱਥੇ ਲੱਖ ਆ ਲੱਖ ਵੀ ਇੱਕ ਨਹੀਂ ਹੈ ਪਤਾ ਨਹੀਂ ਕਿੰਨੇ ਲੱਖ ਇਹਨਾਂ ਨੇ ਵਿਚਾਰਨ ਕੀ ਖੜਦੇ ਉੱਥੇ ਇਹਨਾਂ ਦੀ ਦੌੜੇ ਨਹੀਂ ਉੱਥੇ ਤੱਕ ਇਸ ਕਰਕੇ ਦੇਖੋ ਭਾਈ ਗਿਆਨ ਕੀ ਆਈ ਜਾਂਦੀ ਫਿਰ ਕਰਦੀ ਕੀ ਹੈ ਸਭੇ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ ਫਿਰ ਜਿਹੜੀ ਮਾਇਆ ਦਾ ਜਿਹੜਾ ਪ੍ਰਚਾਰ ਹੈ ਨਾ ਜੋੜ ਕੇ ਪ੍ਰਚਾਰ ਹੋ ਰਿਹਾ ਮਾਇਆ ਦਾ ਇਹਦੇ ਬੰਨ ਟੁੱਟ ਜਾਂਦੇ ਨੇ ਸਭ ਮਾਇਆ ਅੱਡ ਹੋ ਜਾਂਦੀ ਹੈ ਸੱਚ ਅੱਡ ਹੋ ਜਾਂਦਾ ਹੈ ਝੂਠ ਅੱਡ ਹੋ ਜਾਂਦਾ ਦੋ ਚੀਜ਼ਾਂ ਅੱਡ ਅੱਡ ਦੋਹਾਂ ਦੇ ਦਰਸ਼ਨ ਹੋ ਜਾਂਦੇ ਨੇ ਤਨ ਵਿੱਚੋਂ ਮਨ ਅੱਡ ਦਿਖਣ ਲੱਗ ਜਾਂਦਾ ਹੈ ਦੇਹੀ ਵਿੱਚੋਂ ਜੋਤ ਅੱਡ ਦਿਖਣ ਲੱਗ ਜਾਂਦੀ ਹੈ ਤੇ ਸਮੁੰਦਰ ਵਿੱਚ ਕੌਣ ਵਸਾਈ ਉਹਦਾ ਕੌਣ ਵਸਾਈ ਹੈ ਨਾ ਉਹਦੀ ਸਾਰੀ ਜਿਹੜੀ ਹੈ ਨਾ ਚਾਨਣ ਉਹਦੇ ਤੇ ਕੌਣ ਤੇ ਚਾਨਣ ਪਾਇਆ ਹੋਇਆ ਕੌਣ ਵਸਾਈ ਇਸ ਦੇਹੀ ਵਿੱਚ ਤੂੰ ਆਪ ਵਸਾਈ ਔਰ ਤੇਰਾ ਅੰਤ ਨਾ ਲਖਿਆ ਜਾਈ ਫਿਰ ਤੂੰ ਕਦਾ ਹੈ ਕਹਿ ਨਾ ਸਕੇ ਕੋਈ ਤੂੰ ਸਦਕਾ ਕੌਣ ਕਹੂਗਾ ਤੂੰ ਕਦੋਂ ਹੈ ਆਤਮਾ ਕਦੋਂ ਬਣੀ ਸੀ ਕਿਹਨੇ ਬਣਾਈ ਸੀ ਕੋਈ ਕਹਿ ਸਕਦਾ ਬਸ ਪਰ ਇਹਦੇ ਬਾਰੇ ਹੀ ਹੈ ਸਭ ਕੁਝ